ਕੁਦਰਤੀ ਦਿਸੈ ਕੁਦਰਤੀ ਸੁਣੀਏ ਕੁਦਰਤ ਦਾ ਤੱਤੇ ਤੈਨੂੰ ਸਹਾਰੀ ਹੈ ਕੁਦਰਤ ਕਰਕੇ ਕੁਦਰਤ ਦੀ ਕਰਾਮਾਤ ਨਾਲ ਕੀ ਸਾਨੂੰ ਦਿਸਦਾ ਹੈ ਕੁਦਰਤ ਕਰਕੇ ਹੀ ਸੁਣਦਾ ਹੈ ਸੁਣਨ ਔਰ ਦੇਖਣ ਦੀ ਜਿਹੜੀ ਹੈ ਸ਼ਕਤੀ ਅੱਖ ਬਣਾਈ ਆ ਕੁਦਰਤ ਨੇ ਬਣਾਈ ਹੈ ਅੱਖ ਤੇ ਚੇਤਨਾ ਦੇਖ ਰਹੀ ਹੈ ਇਹ ਸਭ ਕੁਦਰਤ ਦੀ ਕਾੜ ਹੈ ਇੱਕ ਸਰੀਰ ਇੱਕ ਮਸ਼ੀਨ ਹੈ ਬਣਾਈ ਐਸੀ ਮਸ਼ੀਨ ਹੈ ਜਿਹਦੇ ਵਿੱਚ ਚੇਤਨ ਆਪ ਜੁੜ ਕੇ ਇਹਦੇ ਨਾਲ ਇਹ ਤਾਂ ਕਬਲ ਹੈ ਦੇਖਦਾ ਵੀ ਹੈ ਸੁਣਦਾ ਵੀ ਹੈ ਆਦਮੀ ਇਹ ਜੀ ਮਸ਼ੀਨ ਦੀ ਬਣਾ ਸਕਦਾ ਮਸ਼ੀਨ ਮਾਇਆ ਦੀ ਹੈ ਚੇਤਨ ਨਾਲ ਜੁੜਿਆ ਹੈ ਕੁਦਰਤ ਦੀ ਕੁਦਰਤ ਦੀ ਪਰਮੇਸ਼ਰ ਦੀ ਅਕਲ ਕਲਾ ਕਲਾ ਹੁੰਦੀ ਹੈ ਕਰਾਮਾਤ ਹੈ ਸ਼ਕਤੀ ਉਹਦੀ ਆ ਤਾ ਕੁਦਰਤ ਦੀ ਕਿ ਸਾਨੂੰ ਸੁਣਦਾ ਹੈ ਆ ਸਾਨੂੰ ਦੀਦਾ ਕੁਦਰਤ ਭਾਉ ਸੁਖ ਸਾਰ ਕੁਦਰਤ ਦੇ ਜੇ ਭੋਜ ਰਹੀਏ ਜਿਹੜੀ ਕੁਦਰਤ ਕਰਕੇ ਸਾਨੂੰ ਦੀਦਾ ਹੈ ਸੁਣਦਾ ਹੈ ਦੇਖਦਾ ਹੈ ਸੁਣਦਾ ਹੈ ਜੇ ਉਹਦੇ ਭਾਉ ਬਣ ਕੇ ਰਹੀਏ ਉਹਦੇ ਤਾਂ ਸਾਰ ਸੁਖ ਦੀ ਪ੍ਰਾਪਤੀ ਹੈ ਅਸਲੀ ਸੁਖ ਪਰਮ ਸੁਖ ਸਦਾ ਸੁਖ ਦੀ ਪ੍ਰਾਪਤੀ ਹੈ ਕੁਦਰਤ ਦੇ ਭਾਉ ਵਿੱਚ ਚੱਲਣ ਨਾਲ ਕੁਦਰਤ ਭਾਉ ਸੁਖ ਸਾਰ ਸੁਖ ਸਾਰ ਸਾਰ ਸੁਖ ਅਸਲੀ ਸੁਖ ਸੰਸਾਰੀ ਸੁਖ ਸੁਖ ਨਹੀਂ ਆਤਮਿਕ ਸੁਖ ਦੇਖੋ ਸਾਰ ਸੁਖ ਹੁੰਦਾ ਆਤਮਾ ਦਾ ਸੁਖ ਪੀਸ ਆਫ ਮਾਈਂਡ ਸਰੀਰਕ ਸੁਖ ਪੀਸ ਆਫ ਮਾਈਂਡ ਨਹੀਂ ਹੁੰਦਾ ਸਰੀਰਕ ਸੁਖ ਦੇ ਵਿੱਚ ਦੁੱਖ ਹੁੰਦਾ ਏਸੀ ਚੱਲਦਾ ਸਰੀਰ ਨੂੰ ਸੁਖ ਹੈ ਬਿਲ ਆਉਂਦਾ ਉਹ ਚਿੰਤਾ ਮਿਲ ਜਾਂਦਾ ਉਹ ਜਿੰਦਾ ਵੀ ਨਾਲ ਉਹ ਸੁਖ ਨਹੀਂ ਹੈ ਸੁਖ ਉਹ ਹੈ ਜਿਹਦੇ ਵਿੱਚ ਚਿੰਤਾ ਨਾ ਹੋਵੇ ਅਸਲ ਦੇ ਵਿੱਚ ਚਿੰਤਾ ਰਹੇ ਹੋਣਾ ਨਹੀਂ ਸੁਖ ਹੈ ਸਰੀਰਕ ਸੁਖ ਜਾਏ ਹੋਵੇ ਚਾਹੇ ਨਾ ਹੋਵੇ ਚਿੰਤਾ ਨਾ ਜਿੱਥੇ ਹੋਵੇ ਜਿੱਥੇ ਚਿੰਤਾ ਹੈ ਨਹੀਂ ਉਹ ਸੁਖ ਹੈ ਅਸਲੀ ਸੁਖ ਉਹ ਹੈ ਕਿਉਂਕਿ ਅਣਹੋਣੀ ਕੋਈ ਹੈ ਨਹੀਂ ਚਿੰਤਾ ਕਰਨੀ ਨਹੀਂ ਚਾਹੀਦੀ ਸਭ ਕੁਝ ਘਟਨਾਵਾਂ ਉਹਦੇ ਪਾਣੀ 'ਚ ਵਰਤਦੀਆਂ ਨੇ ਪਾਣੀ ਦੇ ਨਾਲ ਪਾਣੀ ਦਾ ਸਾਡੇ ਕੋਲ ਇਲਾਜ ਕੋਈ ਨਹੀਂ ਪਾਣੀ ਅਨੁਸਾਰ ਚੱਲਣ ਵਿੱਚ ਸੁਖ ਹੈ ਪਾਣੀ ਦਾ ਵਿਰੋਧ ਅਸੀਂ ਕਰਨਾ ਨਹੀਂ ਪਾਣੀ ਨੂੰ ਮਿੱਠਾ ਕਰਕੇ ਮੰਨਣਾ ਇਸ ਕਰਕੇ ਚਿੰਤਾ ਹੈ ਨਹੀਂ ਚਿੰਤਾ ਹੈ ਨਹੀਂ ਸਾਧ ਸੁਖ ਹੈ ਚਿੰਤਾ ਹੈ ਨਹੀਂ ਸਾਧ ਸੁਖ ਹੈ ਚਿੰਤਾ ਸਾਡੀ ਭਾਣੇ ਚ ਨਾ ਚੱਲਣ ਦੀ ਜਿਹੜੀ ਪ੍ਰਵਿਰਤੀ ਹੈ ਨਾ ਇੱਛਾ ਹੈ ਆਪਣੀ ਮਰਜ਼ੀ ਨਾਲ ਚੱਲਣ ਦੀ ਇੱਛਾ ਉੱਥੋਂ ਦੁੱਖ ਪੈਦਾ ਹੁੰਦਾ ਵੈਸੇ ਅਸੀਂ ਆਪਣਾ ਭਾਣਾ ਰੱਖਦੇ ਹਾਂ ਸੁਖ ਵਾਸਤੇ ਆਪਣੀ ਇੱਛਾ ਸਾਡੀ ਸੁਖਾਂ ਵਾਸਤੇ ਹੀ ਹੈ ਪਰ ਪੈਦਾ ਦੁੱਖ ਕਰਦੀ ਹੈ ਸਾਡੀ ਇੱਛਾ ਜਿੰਨਾ ਦੁੱਖ ਨੂੰ ਸਾਡੀ ਇੱਛਾ ਜੋ ਪੈਦਾ ਹੁੰਦੀ ਹੈ ਅਜੀਬ ਜੀ ਗੱਲ ਲੱਗਦੀ ਆਦਮੀ ਨੂੰ ਪਰ ਗੱਲ ਇਹ ਸੱਚ ਆਦਮੀ ਨੇ ਜਿਹਨੇ ਦੁੱਖ ਘੜੇ ਕੀਤੇ ਨੇ ਆਪਣੀ ਇੱਛਾ ਜੋ ਕੀਤੇ ਨੇ ਅੱਜ ਦੁਨੀਆ ਜੇ ਦੁਖੀ ਹੈ ਆਦਮੀ ਆਪਣੀ ਮਰਜ਼ੀ ਅਨੁਸਾਰ ਚੱਲਦੇ ਨੇ ਤਾਂ ਦੁਖੀ ਜਿਹੜੇ ਨਹੀਂ ਚੱਲਦੇ ਉਹ ਸੁਖੀ ਨੇ ਕੁਦਰਤ ਦੀ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤੀ ਪਾਤਾਲੀ ਆਕਾਸ਼ੀ ਕੁਦਰਤ ਦੁਆਰਾ ਪਾਤਾਲ ਆਕਾਸ਼ ਬਣੇ ਸਜੇ ਹੋਏ ਨੇ ਇਹ ਪਤਾਲ ਆਕਾਸ਼ ਕਿਹਨੇ ਬਣਾਇਆ ਨੇ ਪਤਾ ਇਹ ਆਕਾਸ਼ ਖਾਲੀ ਕੀਤਾ ਹੋਇਆ ਜਿੱਥੇ ਤੱਕ ਭਵ ਸਾਗਰ ਹੈ ਉੱਥੇ ਤੱਕ ਆਕਾਸ਼ ਪਤਾਲ ਅੱਗੇ ਜਾ ਕੇ ਹੈ ਨਹੀਂ ਉੱਤੇ ਠੋਸ ਹੈ ਸਭ ਕੁਝ ਫਿਰ ਇਹ ਆਕਾਸ਼ ਪਤਾਲ ਜੇ ਸਭ ਕੁਝ ਘੁੰਮਦਾ ਹੈ ਅੱਗੇ ਨਹੀਂ ਕੋਈ ਘੁੰਮਦਾ ਕੁਝ ਜਿੱਥੇ ਜਾ ਕੇ ਸੱਚਾ ਹੀ ਸੱਚਾ ਉੱਥੇ ਨਹੀਂ ਕੁਝ ਵੀ ਹੁੰਦਾ ਉੱਥੇ ਐਂਟਰੀ ਨਹੀਂ ਹੈ ਕਿਸੇ ਚੀਜ਼ ਦੀ ਉੱਥੇ ਸਭ ਕੁਝ ਥਰ ਹੈ ਜਿਵੇਂ ਜਿੰਨਾ ਜਰ ਪਾਣੀ ਹੈ ਉਹਨਾਂ ਚਿਰ ਜਾਨਵਰ ਜੀ ਜਦ ਤੇ ਹਿਲਦੇ ਨੇ ਪਾਣੀ ਵੀ ਹਿਲਦਾ ਹੈ ਜੀਵ ਵੀ ਵਿੱਚ ਹਿਲਦੇ ਨੇ ਜਿੱਥੇ ਜਾ ਕੇ ਬਰਫ਼ ਜੰਮ ਜਾਂਦੀ ਹੈ ਸਭ ਕੁਝ ਟੈਡ ਹੋ ਜਾਂਦਾ ਤੇ ਜੀਵ ਹਿਲ ਸਕਦੇ ਨੇ ਜੇ ਬਰਫ਼ ਜੰਮ ਗਈ ਵਿੱਚ ਜੀਵ ਵੀ ਜੰਮ ਗਏ ਉੱਥੇ ਸਭ ਕੁਝ ਜਾਮ ਗੁਰ ਹਵਾ ਘਰ ਜਿੱਥੇ ਹਵਾ ਘਰ ਹੈ ਨਾ ਉਹ ਤਾਂ ਹਵਾ ਘਰ ਹੈ ਉੱਥੇ ਨਹੀਂ ਕੋਈ ਹਿਲ ਸਕਦਾ ਜਿੱਥੇ ਪਾਣੀ ਹੈ ਜਿੱਥੇ ਤੱਕ ਉੱਥੇ ਤੱਕ ਹਿਲਦੇ ਨੇ ਪਾਣੀ ਮਾਇਆ ਜਿੱਥੇ ਤੱਕ ਪੌਣ ਹੈ ਪਾਣੀ ਹੈ ਉੱਥੇ ਤੱਕ ਹਿਲਚਲ ਹੈ ਆਕਾਸ਼ ਚ ਬੰਦ ਹੋ ਗਈ ਜਾ ਕੇ ਆਕਾਸ਼ ਨਹੀਂ ਹਿਲਦਾ ਆਕਾਸ਼ ਨਹੀਂ ਹਿਲਦਾ ਪੌਣ ਪਾਣੀ ਹਿਲਦੇ ਨੇ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਪਤਾ ਨਾ ਆਕਾਸ਼ਾਂ ਸਾਰੇ ਕੁਦਰਤ ਵਰਤ ਰਹੀ ਹੈ ਆਕਾਸ਼ ਦੇ ਵਿੱਚ ਕਿੰਨੇ ਪਲੈਨਟ ਨੇ ਕਿੰਨਾ ਕੁਝ ਹੈ ਆਕਾਸ਼ ਦੇ ਵਿੱਚ ਸਭ ਕੁਦਰਤ ਦੀ ਸ਼ਕਤੀ ਕੰਮ ਕਰ ਰਹੀ ਹੈ ਉੱਥੇ ਇਹਦਾ ਮਤਲਬ ਇਹ ਨਹੀਂ ਇੱਥੇ ਹੀ ਹੈ ਕੁਦਰਤ ਕੁਦਰਤ ਸਾਰੇ ਹੀ ਹੈ ਜਦ ਤੱਕ ਰਚਨਾ ਸਾਰੀ ਕੁਦਰਤ ਦੀ ਹੈ ਉਹਨੇ ਰਚੀ ਹੈ ਤੇ ਉਹ ਦੇਖਭਾਲ ਵੀ ਕਰਦਾ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਜਿਹੜੇ ਆਕਾਰ ਨੇ ਜਿੰਨੇ ਵੀ ਘਾੜਤ ਹੈ ਜਿੱਦੀ ਸਭ ਕੋ ਦਰਦੀ ਦੇਣ ਕੁਦਰਤ ਦੇ ਬਣਾਏ ਹੋਏ ਨੇ ਆਕਾਰ ਕੁਦਰਤੀ ਵੇਦ ਪ੍ਰਾਣ ਕਿਤਾਬਾਂ ਕੁਦਰਤ ਸਰਬ ਵਿਚਾਰ ਵੇਦ ਪ੍ਰਾਣ ਕਿਤਾਬਾਂ ਜਿਹੜੀਆਂ ਬਣਾਈਆਂ ਨੇ ਵੀ ਕੁਦਰਤ ਨੇ ਬਣਾਈਆਂ ਨੇ ਗਿਆਨ ਦੇਣ ਵਾਸਤੇ ਪ੍ਰਾਇਮਰੀ ਸਕੂਲ ਕਿਹਨੇ ਬਣਾਏ ਸੀ ਆਦਮੀ ਨੇ ਯੂਨੀਵਰਸਿਟੀਆਂ ਕਿਹਨੇ ਬਣਾਈਆਂ ਨੇ ਆਦਮੀ ਨੇ ਇਸ ਕਰਕੇ ਜਿਹੜੀਆਂ ਹੋਰ ਕਿਤਾਬਾਂ ਨੇ ਛੋਟੇ ਗਿਆਨ ਉਹ ਤਾਂ ਸਟਾਰਟ ਹੋ ਕੇ ਹੀ ਅਖੀਰ ਤੱਕ ਜਾਣਾ ਸੀ ਛੋਟੇ ਗਿਆਨ ਵੀ ਉਸੇ ਤੇ ਬਣਾਏ ਹੋਏ ਨੇ ਸਟਾਰਟ ਤਾਂ ਉੱਥੇ ਹੀ ਹੋਊ ਸਟਾਰਟ ਜਿਹੜੀ ਬੁੱਧੀ ਹੈ ਸਟਾਰਟ ਤਾਂ ਉੱਥੇ ਹੀ ਹੋਊਗਾ ਇਹ ਉੜੇ ਵਾਲੇ ਤਾਂ ABC ਤੋਂ ਸਟਾਰਟ ਹੋਣਾ ਪੜਾਈ ਨੇ ਜਿਹੜੇ ਪਹਿਲੇ ਜਿਨ੍ਹਾਂ ਨੂੰ ਅੱਜ ਪਾਖੰਡ ਕਹਿੰਦੇ ਨਾ ਧਰਮ ਕਰਮ ਧਰਮ ਪਾਖੰਡ ਜਦੀ ਸਨ ਉਹ ਪਾਖੰਡ ਤਾਂ ਕਹਿੰਦੇ ਉਹਨਾਂ ਲੋਕਾਂ ਨੇ ਕਹਿਤਾ ਵੀ ਇਹਦੇ 'ਚ ਹੈ ਕੁਝ ਝੂਠ ਬੋਲਤਾ ਵੀ ਇੱਥੇ ਪਰਮੇਸ਼ਰ ਦੀ ਪ੍ਰਾਪਤੀ ਹੈ ਅੱਗੇ ਲੋੜ ਨਹੀਂ ਤਾਂ ਪਖੰਡ ਕਿਹਾ ਬੰਨਾ ਬਣਾਇਆ ਹੋਇਆ ਕੁਦਰਦਾ ਹੀ ਨੇ ਜਿਉਂ ਉਹ ਮੰਨਦੇ ਵੀ ਰਸਤੇ ਦੀ ਪੌੜੀ ਹੈ ਭਾਈ ਇਹ ਤੋਂ ਅੱਗੇ ਆ ਫਿਰ ਪਖੰਡ ਨਹੀਂ ਪਖੰਡ ਨਹੀਂ ਹੈਗੇ ਪਖੰਡ ਤਾਂ ਕਿਹਾ ਉਹ ਝੂਠ ਬੋਲਦੇ ਨੇ ਉਹਨਾਂ ਨੇ ਉੱਥੇ ਰੋਕਤਾ ਪਬਲਿਕ ਨੂੰ ਰੋਕਣ ਕਰਕੇ ਕਿਹਾ ਵੀ ਤੇ ਰੁਕਣਾ ਨਹੀਂ ਹੈਗਾ ਐ ਤੂੰ ਇਹ ਤਾਂ ਰਸਤਾ ਹੈ ਜੇ ਇਹ ਤਾਂ ਫੁੱਲ ਤੱਕ ਗੱਲ ਹੈ ਫਲ ਜੋ ਪ੍ਰਾਪਤ ਹੋਵੇ ਤਾਂ ਹੀ ਕਬੀਰ ਕਹਿੰਦਾ ਫਲ ਕਾਰਨ ਫੁੱਲ ਹੀ ਬਣਦਾ ਹੈ ਫਲ ਆਉਣ ਵਾਸਤੇ ਵੀ ਤਾਂ ਬਹੁਤ ਕੁਝ ਹੈ ਪੇੜ ਨੂੰ ਪੇੜ ਪੈਦਾ ਹੁੰਦਾ ਹੈ ਬੀਜ ਤੋਂ ਫਲ ਵੀ ਬਹੁਤ ਦੇਰ ਨੂੰ ਆਉਂਦੇ ਜਾਂਦੇ ਫੁੱਲ ਵੀ ਬਹੁਤ ਦੇਰ ਨੂੰ ਆਉਂਦੇ ਜਾਂਦੇ ਫੁੱਲ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਦੁਨੀਆ ਹੋਰ ਜਿਹੜੇ ਹੱਟ ਤਪ ਰਹੇ ਦੂ ਕਿਰਿਆ ਕਰਮ ਨੇ ਉਹ ਇਹ ਪੜ੍ਹਾਈ ਹੈ ਉੱਥੇ ਅਗਿਆਤਤਾ ਦੇ ਵਿੱਚ ਹੀ ਸੁੱਤਾ ਹੈ ਹਾਜ਼ਰ ਹੈ ਸੁੱਤਿਆਂ ਦੀ ਉਹ ਭਗਤੀ ਹੈ ਸੁੱਤੇ ਬੈ ਭਗਤੀ ਕਰ ਰਹੇ ਨੇ ਜਾਗਣ ਵਾਸਤੇ ਸੁੱਤਾ ਭਗਤੀ ਕਰ ਰਿਹਾ ਜਾਗਣ ਵਾਸਤੇ ਕਿੰਨਾ ਸੁੱਤਾ ਹੋਇਆ ਕਿੰਨਾ ਜਾਗਦਾ ਉਹ ਗੱਲ ਉਹਦੇ ਹਿਸਾਬ ਨਾਲ ਜੁਦੀ ਆਦਮੀ ਸਭ ਤੋਂ ਵੱਧ ਜਾਗਦਾ ਬਾਕੀ ਜਾਨਵਰਾਂ ਨੂੰ ਆਦਮੀ ਸਭ ਤੋਂ ਵੱਧ ਜਾਗਦਾ ਆਦਮੀ ਵਿੱਚ ਵੀ ਘੱਟ ਵੱਧ ਜਾਗਦੇ ਨੇ ਕੋਈ ਘੱਟ ਜਾਗਦਾ ਕੋਈ ਵਧੀਆ ਜਿੰਨਾ ਘੱਟ ਜਾਗਦਾ ਉਹਨੂੰ ਬੁੱਧੂ ਹੈ ਉਹਨਾਂ ਦਾ ਗਿਆਨੀ ਜਿਹਨਾਂ ਵਧੀਆ ਆਗਦਾ ਗਿਆਨ ਉਹਨਾਂ ਦੀ ਜਾਗਣ ਸੌਣ ਦੀ ਅਵਸਥਾ ਹੀ ਹੈ ਹੋਰ ਕੁਝ ਨਹੀਂ ਹੈ ਇਹ ਸਭ ਕੁਝ ਕੁਦਰਤ ਦੀ ਦੇਣ ਜਿਹੜਾ ਗਿਆਨ ਹੁਣ ਤੱਕ ਦਾ ਜਦ ਆਦਮੀ ਨਹੀਂ ਸੀ ਗ੍ਰੰਥ ਵੀ ਨਹੀਂ ਸੀ ਆਦਮੀ ਦਾ ਅਸਲੀ ਪੌੜੀ ਹੈ ਪਹਿਲਾਂ ਉਹ ਲਿਖਿਆ ਕੱਛ ਅਵਤਾਰ ਮੱਛ ਅਵਤਾਰ ਗਿਆਨ ਹੈ ਉਦੋਂ ਧਰਤੀ ਵੀ ਹੈ ਨਹੀਂ ਸੀ ਥੱਲੇ ਆਇਆ ਜੀ ਉਹ ਆਇਆ ਦੂਰੋਂ ਚੱਲ ਕੇ ਚੱਲ ਕੇ ਬਹੁਤ ਦੂਰੋਂ ਚੱਲ ਕੇ ਆਇਆ ਤਾਂ ਮੈਂ ਟੱਕੀ ਤੋਏ ਸ਼ਰਨ ਆਇਆ ਜੀ ਹੁਣ ਤੇਰੀ ਸ਼ਰਨ ਜਾ ਗਿਆ ਮੈਂ ਆਸਾ ਰੱਖੀ ਚਿੱਤਲ ਇਹ ਆਸਾ ਰੱਖ ਕੇ ਸ਼ਰਨ ਆਇਆ ਮੇਰਾ ਸਭੋ ਦੁੱਖ ਹੋਇਆ ਜੀ ਹੁਣ ਆ ਕੇ ਸਾਰੇ ਦੁੱਖ ਦੂਰ ਹੋ ਜਵੇ ਥੋੜਾ ਥੋੜਾ ਦੁੱਖ ਘਟਦਾ ਹੈ ਦੁੱਖ ਘਟਦਾ ਹੈ ਥੋੜਾ ਥੋੜਾ ਹੁਣ ਸਾਰਾ ਹੀ ਗਵਾ ਜਵੇ ਖਤਮ ਹੋ ਜਵੇ ਦੁੱਖ ਇਸ ਕਰਕੇ ਤੇਰੀ ਛਣ ਜਾ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਬ ਵਿਚਾਰ ਆ ਸਾਰੀ ਜਿਹੜੀ ਵਿਚਾਰ ਹੈ ਇਹ ਕੁਦਰਤ ਦੀ ਵਿਚਾਰ ਹੈ ਕੁਦਰਤ ਜਿਹਨਾਂ ਲੋਕ ਦੇ ਵਿੱਚ ਕੁਦਰਤ ਹੈ ਤੇ ਲੋਕ ਦਾ ਗਿਆਨ ਕੁਦਰਤ ਦੀ ਵਿਚਾਰੇ ਹੈ ਜਿਹਨਾਂ ਲੋਕ ਕੁਦਰਤ ਦੇ ਬਣਾਏ ਹੋਏ ਨੇ ਤਿੰਨ ਲੋਕ ਦੇ ਵਿਚਾਰ ਦੇ ਵਿੱਚ ਸਰਬ ਵਿਚਾਰ ਕੁਦਰਤ ਦੀ ਵਿਚਾਰ ਕਰ ਰਹੇ ਹਾਂ ਅਸੀਂ ਧਰਤੀ ਕਿਵੇਂ ਬਣੀ ਜੀਵ ਕਿੱਥੋਂ ਆਇਆ ਕਿਵੇਂ ਬਣਿਆ ਇਹ ਸਭ ਕੁਦਰਤ ਦੀ ਵਿਚਾਰ ਹੈ ਸਰਬ ਵਿਚਾਰ ਕੁਦਰਤ ਦੀ ਹੀ ਵਿਚਾਰ ਹੈ ਕੁਦਰਤ ਦੀ ਵਿਚਾਰ ਹੈ ਕਰਤੇ ਦੀ ਵਿਚਾਰ ਦੀ ਕਰਤੇ ਦੀ ਵਿਚਾਰ ਦੀ ਕਰਤੇ ਬਾਰੇ ਨਹੀਂ ਵਿਚਾਰ ਸਕਦੇ ਕੁਦਰਤ ਬਾਰੇ ਵਿਚਾਰ ਜੋ ਨੇ ਕੀਤਾ ਕਿਰਤ ਦੀ ਵਿਚਾਰ ਹੈ ਕਰਤੇ ਦੀ ਕਰਤੇ ਦੇ ਤਾਂ ਗੁਣ ਨੇ ਬਸ ਉਹ ਕੁਦਰਤ ਦੇ ਰਾਹੀ ਨੇ ਗੁਣ ਵੀ ਕੁਦਰਤ ਦੇ ਰਾਹੀ ਕਰਤੇ ਦੇ ਗੁਣ ਪ੍ਰਗਟ ਹੋ ਰਹੇ ਨੇ ਕੁਦਰਤ ਦੀ ਵਿਚਾਰ ਹੀ ਕਰਤੇ ਦੀ ਵਿਚਾਰ ਕਰ ਸਕਦੇ ਕਰਤੇ ਦੀ ਵਿਚਾਰ ਕੁਦਰਤੀ ਖਾਣਾ ਪੀਣਾ ਪਹਿਨਣ ਕੁਦਰਤੀ ਸਰਬ ਪਿਆਰ ਖਾਣਾ ਪੀਣਾ ਪਹਿਨਣ ਖਾਣ ਪੀਣ ਪਹਿਨਣ ਵਾਸਤੇ ਜੋ ਸਾਨੂੰ ਮਿਲਿਆ ਇਹ ਸਭ ਦੀ ਦੇਣ ਹੈ ਕੁਦਰਤ ਕਰਕੇ ਹੀ ਆਇਆ ਹੈ ਖਾਣਾ ਪੀਣਾ ਪਹਿਨਣਾ ਜੋ ਮਿਲਿਆ ਇਹ ਸਭ ਕੁਦਰਤ ਦੀ ਕਰਤੇ ਹੈ ਕੁਦਰਤ ਦਾ ਬਣਾਇਆ ਹੋਇਆ ਹੈ ਕਿਹੜੇ ਆਦਮੀ ਨੇ ਕੀ ਕਿਹੜੇ ਜੀਵ ਨੇ ਕੀ ਖਾਣ ਉਹ ਵੀ ਉਹਦੇ ਵਾਸਤੇ ਬਣਾਇਆ ਉਹੀ ਉਹਨੂੰ ਚੰਗਾ ਲੱਗਦਾ ਉਹੀ ਉਹਦੇ ਵਾਸਤੇ ਫਿੱਟ ਹੈ ਇਹਦਾ ਉਹਦਾ ਪਹਿਲਾਂ ਪਲਾਨਡ ਪ੍ਰੋਗਰਾਮ ਨਾਲ ਬਣਿਆ ਹੋਇਆ ਸਭ ਕੁਝ ਕਿਹਨੇ ਬਣਾਇਆ ਜਿਹਨੇ ਬਣਾਇਆ ਉਹਨੂੰ ਕੁਦਰਤ ਕਹਿੰਦੇ ਅਸੀਂ ਜੋ ਉਹਦਾ ਪ੍ਰੋਗਰਾਮ ਹੈ ਨਾ ਪਲੈਨਿੰਗ ਹੈ ਕਰਤੇ ਪੁਰਖ ਦੀ ਪਰਮੇਸ਼ਰ ਦੀ ਜਾਂ ਸੱਚਖੰਡ ਦੀ ਉਹਨੂੰ ਅਸੀਂ ਕੁਦਰਤ ਕਹਿੰਦੇ ਜੋ ਦਾ ਭਾਣਾ ਹੈ ਉਹੀ ਕੁਦਰਤ ਹੈ ਕੁਦਰਤ ਸਰਵ ਪਿਆਰ ਆ ਸਰਵ ਪਿਆਰ ਹੈ ਜਿਹੜਾ ਵੀ ਕੁਦਰਤ ਹੈ ਕੁਦਰਤ ਅਸਲ ਚ ਕੁਦਰਤ ਪਿਆਰ ਪੈਦਾ ਕਰਦੀ ਹੈ ਕੁਦਰਤ ਦਾ ਪਿਆਰ ਕੁਦਰਤ ਵਿੱਚ ਤਾਂ ਪਿਆਰ ਹੈ ਸਾਡੇ ਵਿੱਚ ਪਿਆਰ ਦੀ ਕੁਦਰਤ ਦਾ ਸਾਰਿਆਂ ਨੂੰ ਪਿਆਰ ਕਰਦੀ ਹੈ ਜਿਹੜੀ ਚੀਜ਼ ਖਾਂਦਾ ਉਹੀ ਚੀਜ਼ ਉਹਨੂੰ ਦਿੱਤੀ ਹੋਈ ਹੈ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾ ਰਿਜਕ ਅੱਗੇ ਕਰ ਧਰਿਆ ਤੇ ਪਿਆਰ ਹੈ ਨਾ ਤਾਂ ਹੀ ਦਰਿਆ ਪਰ ਅਸੀਂ ਨਹੀਂ ਜਾਣਦੇ ਇਸ ਗੱਲ ਨੂੰ ਸਾਡਾ ਕੁਦਰਤ ਨਾਲ ਪਿਆਰ ਨਹੀਂ ਅਸੀਂ ਤਾਂ ਕਹਿੰਦੇ ਕੁਦਰਤ ਨੇ ਕਹਿਰ ਵਰਤਾਤਾ ਸਾਨੂੰ ਕਹਿਰ ਲੱਗਦਾ ਉਹਦਾ ਪਿਆਰ ਹੈ ਸਾਡੇ ਜੀਵਾਂ ਦੇ ਸਮਝਣ ਦੇ ਵਿੱਚ ਫਰਕ ਹੈ ਕੁਦਰਤ ਨੂੰ ਸਮਝਣ ਦੇ ਵਿੱਚ ਫਰਕ ਹੈ ਕੁਦਰਤ ਤਾਂ ਸਾਰਿਆਂ ਨਾਲੇ ਪਿਆਰ ਕਰਦੀ ਜੇ ਸਾਰੇ ਉਹਨੇ ਸਰਜੇ ਨੇ ਸਾਰਿਆਂ ਦੀ ਰੱਖਿਆ ਕਰਨੀ ਹੈ ਖਾਣ ਪੀਣ ਨੂੰ ਦੇਣਾ ਪਾਲਣਾ ਕਰਨੀ ਹੈ ਸੁਧਾਰ ਕਰਨਾ ਸੁਧਾਰ ਕਾਹਦਾ ਕਰਨਾ ਸੁਧਾਰ ਜੀਵ ਦਾ ਨਹੀਂ ਕਰ ਰਹੀ ਕੁਦਰਤ ਸੁਧਾਰ ਉਹਦੇ ਔਗਣਾ ਨਾਲ ਕਰ ਰਹੀ ਔਗਣਾ ਜੀਵ ਹੈ ਜਿੰਨਾ ਚਿਰ ਔਗਣ ਜੀਵ ਹੈ ਜੇ ਔਗਣ ਨਹੀਂ ਰਹੇ ਫਿਰ ਜੀਵ ਨਹੀਂ ਰਹਿੰਦਾ ਹੈ ਫਿਰ ਹੋਰ ਕੁਝ ਬਣ ਜਾਂਦਾ ਜੀਵ ਉਹਨਾਂ ਜਰਾਇਆ ਆਇਆ ਜਿੰਨਾ ਜਰ ਔਗਣ ਔਗਣਾ ਦਾ ਸੰਭਾਕ ਸਰਕਾਰ ਦਾ ਨਾ ਜੀਵ ਦਾ ਸੰਭਾਕ ਇਹਦੇ ਵਜੂਦ ਦਾ ਸੰਘਾਰ ਇਹਦੇ ਔਗਣਾ ਦਾ ਸੰਘਾਰ ਇਹਦੇ ਹੰਕਾਰ ਦਾ ਸੰਘਾਰ ਫਿਰ ਤਾਂ ਹੋਣਾ ਹੀ ਚਾਹੀਦਾ ਇਹਦੀਆਂ ਕਮੀਆਂ ਦਾ ਸੁਧਾਰ ਹੈ ਕਮੀਆਂ ਕਰਕੇ ਕਰੋ ਬਾਹਰ ਫਿਰਦਾ ਜੀਵ ਨਹੀਂ ਮਰਦਾ ਹੈ ਇਹਦਾ ਤਾਂ ਪ੍ਰਤਪਾਲ ਕਰਦਾ ਹੈ ਇੱਕ ਪਾਸੇ ਦਾ ਪ੍ਰਤਪਾਲ ਕਰਦਾ ਕਿਹਾ ਹੈ ਪ੍ਰਤਪਾਲ ਕਹਿਓ ਪ੍ਰਤਪਾਲੇ ਉਹ ਭੰਤੀ ਦੂਰ ਬਸ ਸੁਧਾਰ ਹੈ ਉਹ ਸਦਾ ਸਬੂਰ ਕਰਨਾ ਸਿਧਾਰਥ ਦਾ ਉਗਣਾ ਕਬੂਤਰ ਦਾ ਸਿਧਾਰ ਹੈ ਸੁਬੁੱਧ ਦਾ ਪ੍ਰਕਾਸ਼ ਹੈ ਕਬੂਤਰ ਦਾ ਸੁਧਾਰ ਕਰਕੇ ਸੁਬੁੱਧ ਦਾ ਪ੍ਰਕਾਸ਼ ਕਰਨਾ ਹੈ ਇਹ ਹੈ ਸਾਨੂੰ ਗੁਪਤ ਦੇ ਸੰਧਾ ਕਬੂਤੇ ਮਾਇਆ ਮੈਂ ਦਾ ਸੰਧਾਰ ਜਿਹੜਾ ਹੈਗਾ ਉਹ ਮੇਰਾ ਸੰਧਾਰ ਮੈਨੂੰ ਲੱਗਦਾ ਮੇਰੀ ਮੈਂ ਦਾ ਸੰਧਾਰ ਮੈਨੂੰ ਆਪਣਾ ਸੰਧਾਰ ਲੱਗਦਾ ਜਿੰਨਾ ਚਿਰ ਮੈਂ ਦਾ ਪ੍ਰੇਮ ਹੈ ਸੰਧਾਰ ਲੱਗਦਾ ਜਦ ਮੈਂ ਛੱਡਣੀ ਹੋਵੇ ਫਿਰ ਨਹੀਂ ਸੰਧਾਰ ਲੱਗਦਾ ਫਿਰ ਨਹੀਂ ਲੱਗਦਾ ਸੰਧਾਰ ਜੇ ਮੈਂ ਛੱਡਣੀ ਨਹੀਂ ਹੈ ਫਿਰ ਉਹਦਾ ਸੰਧਾਰ ਲੱਗਦਾ ਜਿਹਨੇ ਮਾਇਆ ਛੱਡਣੀ ਹੈ ਉਹਨੂੰ ਛਡਾਉਣ ਵਾਲਾ ਚੰਗਾ ਲੱਗਦਾ ਜਿਹਨੇ ਮਾਇਆ ਛੱਡਣੀ ਦੀ ਉਹਨੂੰ ਛਡਾਉਣ ਵਾਲਾ ਨਹੀਂ ਚੰਗਾ ਲੱਗਦਾ ਜਿਹਨੇ ਫੀਮ ਛੱਡਣੀ ਹੈ ਉਹਨੂੰ ਛਡਾਉਣ ਵਾਲਾ ਚੰਗਾ ਲੱਗਦਾ ਜਿਹਨੇ ਛੱਡਣੀ ਨਹੀਂ ਹੈ ਉਹਨੂੰ ਫੀਮ ਛਡਾਉਣ ਵਾਲਾ ਬੁਰਾ ਲੱਗਦਾ ਜਿਹਨੇ ਔਗਣ ਛੱਡਣੇ ਨੇ ਉਹਨੂੰ ਔਗਣ ਛੱਡਣ ਵਾਲਾ ਪ੍ਰੇਮ ਕਰਦਾ ਲੱਗਦਾ ਜਿਹਨੇ ਨਹੀਂ ਛੱਡਣਾ ਉਹਨੂੰ ਸੁਧਾਰ ਕਰਦਾ ਲੱਗਦਾ ਉਹਨੂੰ ਬੁਰਾ ਲੱਗਦਾ ਉਹਨੂੰ ਨਹੀਂ ਲੱਗਦਾ ਚੰਗਾ ਚਾਹੇ ਚਾਕੂ ਨਾਲ ਹੱਥ ਵੱਢਿਆ ਹੋਵੇ ਬੱਚੇ ਦਾ ਪਰ ਜੇ ਫੜ ਲਵੇ ਨਾ ਛੱਡਣਾ ਚਾਹੁੰਦਾ ਹੋਵੇ ਚੀਕਾ ਮਾਰਦਾ ਜੇ ਕੋਈ ਉਹ ਹੱਥ ਫੜਨ ਦਾ ਗਿਆਨ ਤਾਂ ਸਾਨੂੰ ਹੈ ਨਾ ਉਹਨੂੰ ਹੈ ਨਹੀਂ ਔਗਣਾ ਦਾ ਗਿਆਨ ਨਹੀਂ ਆਦਮੀ ਨੂੰ ਮੇਰੇ ਮੰਗਣ ਕੀ ਕਰਦੇ ਨੇ ਆਤਮ ਘਾਤੀ ਨੇ ਔਗਣ ਐਡੀ ਨੂੰ ਗਿਆਨ ਹੈਗਾ ਤਾਂ ਨਹੀਂ ਛੱਡਦਾ ਉਹਨੂੰ ਪਤਾ ਔਗਣ ਦੇ ਆਤਮ ਘਾਤੀ ਨੇ ਜੋ ਬੱਚੇ ਤੋਂ ਅਸੀਂ ਕੋਈ ਐਸੀ ਚੀਜ਼ ਛਡਾਉਂਦੇ ਆ ਜਿਹਦਾ ਉਹਨੂੰ ਨੁਕਸਾਨ ਹੈ ਉਹ ਛੱਡਦਾ ਨਹੀਂ ਇਹ ਵੈਸੇ ਨਹੀਂ ਛੱਡਦੇ ਅਗਿਆਨਤਾ ਬਸ ਇਹ ਅਗਿਆਨਤਾ ਹੈ ਜਿਹਦੇ ਕਰਕੇ ਜੀਵ ਦਾ ਗਿਆਨਵਾਨ ਨਾਲ ਟਕਰਾਉ ਹੈ ਉਹ ਗਿਆਨੀ ਹੈ ਗਿਆਨ ਦਾ ਸਾਗਰ ਹੈ ਇਹ ਅਗਿਆਨੀ ਹੈ ਉਹਨੂੰ ਗਿਆਨ ਚੰਗਾ ਹੀ ਨਹੀਂ ਲੱਗਦਾ ਉਹਦੇ ਨਾਲ ਆਪਣਾ ਗਿਆਨ ਵਧੀਆ ਲੱਗਦਾ ਆਪਣੇ ਨਾਲ ਵਧੀਆ ਲੱਗਦਾ ਕੁਦਰਤ ਦੀ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੂੰ ਇਹ ਲੈ ਜਾਤਾਂ ਵਿੱਚੋਂ ਦੇਖਿਆ ਜਾ ਸਕਦਾ ਦੇਖੋ ਕੈਸੇ ਕੈਸੇ ਕੈਸੇ ਕੈਸੇ ਸਰੀਰ ਬਣਾਏ ਨੇ ਨਿੱਕੀ ਤੋਂ ਨਿੱਕੀ ਕੀੜੀ ਚ ਵੀ ਕੱਲ ਰੱਖੀ ਹੋਈ ਹੈ ਮਸ਼ੀਨਰੀ ਪਈ ਹੈ ਨਿੱਕੀ ਕੀੜੀ ਵੀ ਕੱਲ ਰੱਖਾ ਕਿੰਨੇ ਕਿੰਨੇ ਬਰੀਕ ਸਰੀਰ ਬਣਾਏ ਹੋਏ ਨੇ ਵੱਡੇ ਵੀ ਬਣਾਏ ਹੋਏ ਨੇ ਕਿਸ ਕਿਸ ਕਿਸਮ ਦੇ ਸਿਸਟਮ ਬਣਾਏ ਹੋਏ ਨੇ ਜਾਤਾਂ ਵਿੱਚ ਤੇ ਕੋਈ ਜਿਣਸਾਂ ਵਿੱਚ ਫਿਰ ਲਾ ਲਓ ਜਿਣਸ ਕਹਿੰਦੇ ਨੇ ਬੀਜ ਨੂੰ ਇੱਕ ਛੋਟਾ ਜਿਹਾ ਬੀਜ ਹੈ ਉਹਦੇ ਵਿੱਚ ਹੀ ਉਹਦੇ ਨਾਮ ਜਿਹੜਾ ਫਲ ਹੈ ਉਹਦਾ ਰੰਗ ਕਿਹਾ ਜਾਊਗਾ ਆਕਾਰ ਕਿਹਾ ਜਾਊਗਾ ਟੇਸਟ ਕਿਹਾ ਜਾਊਗਾ ਛਿਲਕਾ ਮੋਟਾ ਹੋਊ ਜਾਂ ਪਤਲਾ ਹੋਊ ਸਭ ਕੁਝ ਉਹਦੇ ਵਿੱਚ ਹੈ ਪੇੜ ਕਿਹਾ ਜਾਊ ਪੱਤੇ ਕਹੇ ਇੱਕ ਛੋਟਾ ਜਿਹਾ ਬੀਜ ਵਿੱਚ ਸਾਰਾ ਕੁਝ ਪਾਇਆ ਹੈ ਜਿੰਸ ਹੈ ਉਹਦੇ ਵਿੱਚ ਪਾਇਆ ਕੁਦਰਤ ਨੇ ਸਾਰਾ ਕੁਝ ਵਿੱਚ ਪਾਇਆ ਆਦਮੀ ਇਹ ਕੰਮ ਨਹੀਂ ਕਰ ਸਕਦਾ ਜਾਤੀ ਜਿੰਸੀ ਰੰਗੀ ਇਹਨਾਂ ਦੇ ਵਿੱਚ ਕੁਦਰਤ ਨੂੰ ਜੇ ਦੇਖੀਏ ਸਮਝੀਏ ਫਿਰ ਉਹਦੀ ਕਰਾਮਾਤ ਦਾ ਪਤਾ ਲੱਗਦਾ ਆਦਮੀ ਨਾਲ ਜਾਂ ਕੰਪੈਰ ਕੰਪੈਰੀਜ਼ਨ ਕਰੀਏ ਆਦਮੀ ਨਾਲ ਮੁਕਾਬਲਾ ਆਦਮੀ ਦਾ ਕੱਖ ਵੀ ਨਹੀਂ ਉੱਥੇ ਜਾ ਕੇ ਫਿਰ ਫਿਰ ਇਹਦਾ ਭਰਮ ਟੁੱਟ ਜਾਂਦਾ ਫਿਰ ਇਹਦੀ ਉਮਰ ਟੁੱਟ ਜਾਂਦੀ ਹੈ ਕੋਈ ਆਦਮੀ ਨਹੀਂ ਕੰਮ ਕਰ ਸਕਦਾ ਆਦਮੀ ਤਾਂ ਵਸੀ ਉਹ ਗੱਲ ਨਹੀਂ ਹੈ ਕੁਦਰਤ ਜੀ ਜਹਾਨ ਜੀ ਜਿਹੜੇ ਨੇ ਇਹ ਜੀ ਵੀ ਕੁਦਰਤ ਦਾ ਪੈਦਾ ਕੀਤਾ ਹੋਇਆ ਹੈ ਇਹ ਦਾਲ ਆਪ ਨਹੀਂ ਹੁੰਦਾ ਹੈ ਹੋ ਸਕਦਾ ਅ ਜਿਹੜਾ ਇਹ ਅੱਡ ਹੋ ਕੇ ਸਰੀਰ ਨਾਲ ਜੁੜਿਆ ਹੈ ਜੀ ਨਹੀਂ ਜੁੜ ਸਕਦਾ ਕੁਦਰਤ ਤੇ ਬਿਨਾਂ ਉਹਦੀ ਪਰਮਿਸ਼ਨ ਬਿਨਾਂ ਉਹਦੀ ਸ਼ਕਤੀ ਬਿਨਾਂ ਨਹੀਂ ਜੁੜ ਸਕਦਾ ਉਹ ਤਾਂ ਪਰਮਿਸ਼ਨ ਉਹ ਸ਼ਕਤੀ ਉਹਨੇ ਦਿੱਤੀ ਹੈ ਜੀਵ ਨੂੰ ਜੁੜਨ ਵਾਸਤੇ ਇਹ ਇਹ ਨਹੀਂ ਜੁੜ ਸਕਦਾ ਹੈਗਾ ਇਹ ਜੁੜ ਸਕਦਾ ਹੁੰਦਾ ਫਿਰ ਤਾਂ ਜਦ ਮਰਜੀ ਜਨਮ ਲੈ ਲੈਂਦਾ ਹੈ ਜਿਹੜਾ ਮਰਜੀ ਜਨਮ ਜਦ ਮਰਜੀ ਲੈ ਲਵੇ ਫਿਰ ਤਾਂ ਕੰਟਰੋਲ ਰਹੇ ਹੀ ਨਾ ਇਹ ਤਾਕਤ ਜੀਵ ਕੋਲ ਨਹੀਂ ਹੈ ਜਨਮ ਲੈਣ ਦੀ ਇਹ ਤਾਕਤ ਉਹਦੀ ਬਖਸ਼ੀ ਹੋਈ ਹੈ ਜਿੰਨਾ ਜਰ ਉਹਨੇ ਕਹਿਣਾ ਉਹਨਾਂ ਜਰ ਸਰੀਰ ਨਾਲ ਜੁੜ ਕੇ ਸਰੀਰ ਕੰਮ ਕਰ ਸਕਦਾ ਬਾਕੀ ਜਦ ਹੀ ਖਤਮ ਹੋ ਅੰਦਰਲਾ ਜੇ ਸਾਹ ਲੈਂਦਾ ਤਾਂ ਸਾਹ ਉਹ ਕੁਦਰਤ ਦੀ ਵਜ੍ਹਾ ਨਾਲ ਸਾਹ ਲੈਂਦਾ ਉਹਦੇ ਜੀ ਸ਼ਕਤੀ ਉਹਨੇ ਦਿੱਤੀ ਹੋਈ ਹੈ ਉਹਦੀ ਇੱਛਾ ਸ਼ਕਤੀ ਨਾਲ ਸਾਹ ਹੁੰਦਾ ਜੋ ਇਹਨੇ ਤਪ ਕੀਤਾ ਸੀ ਭਗਤ ਕਮਾਈ ਕੀਤੀ ਸੀ ਗੁਰਸੇਵਾ ਔਰ ਭਗਤ ਕਮਾਈ ਤਾਬੇ ਮਾਨਸ ਉਹ ਜਿਹੜੀ ਭਗਤ ਕਮਾਈ ਕੀਤੀ ਸੀ ਉਹਦੇ ਬਦਲੇ ਇਹਨੂੰ ਸਰੀਰ ਮਿਲਿਆ ਜਾਂ ਸਰੀਰ ਲੈ ਕੇ ਤੂੰ ਹੁਣ ਨਾ ਹੋ ਇਹਦੇ ਨਾਲ ਕਮਾਈ ਕਰ ਜਿਵੇਂ ਕੁਝ ਪੈਸੇ ਮਿਲ ਗਏ ਉਹਨੇ ਉਹ ਕੁਝ ਉਹ ਪੈਸੇ ਨਾਲ ਅੱਗੇ ਬਿਜ਼ਨਸ ਕਰਨਾ ਚਾਹੁੰਦਾ ਹੈ ਇੱਥੇ ਆ ਕੇ ਵਪਾਰ ਕਰਨਾ ਆਇਆ ਉਹਰੇ ਵਪਾਰ ਕਰਨਾ ਹੈ ਨਾਮ ਦਾ ਕੁਝ ਅਕਲ ਦੀ ਪੂੰਜੀ ਲੈ ਕੇ ਅਕਲ ਦਾ ਵਧਾਉਣ ਆਇਆ ਅਕਲੇ ਵਧਾਉਣ ਆਇਆ ਅਕਲ ਲੈ ਕੇ ਆਇਆ ਗਿਆਨ ਲੈ ਕੇ ਆਇਆ ਗਿਆਨ ਵਧਾਉਣ ਆਇਆ ਅਕਲ ਇਹਦੇ ਨਾਲ ਜਾ ਸਕਦੀ ਹੈ ਇਹ ਵਧਾਈ ਹੋਈ ਹੋਰ ਕੁਝ ਨਹੀਂ ਜਾ ਸਕਦਾ ਜੇ ਅਕਲ ਵੱਧ ਗਈ ਉਹ ਵੀ ਕਾਦੀ ਵੱਧ ਗਈ ਅਕਲ ਅਕਲ ਜਿਹੜੀ ਸੱਚਖੰਡ ਦੇ ਵਿੱਚ ਪ੍ਰਵਾਨ ਅਕਲ ਹੈ ਨਾ ਉਹ ਵੱਧ ਗਈ ਜਿਹੜੀ ਅੱਖਾਂ ਤੋਂ ਬਿਨਾ ਦੇਖ ਸਕਦੀ ਹੈ ਕੰਨਾਂ ਤੋਂ ਬਿਨਾ ਸੁਣ ਸਕਦੀ ਹੈ ਉਹ ਅਕਲ ਹੋਰ ਹੈ ਆ ਸਾਡੇ ਵਾਲੀ ਅਕਲ ਹੈ ਜਿਹੜੀ ਇਹ ਅੱਖਾਂ ਨਾਲੇ ਦੇਖ ਸਕਦੀ ਹੈ ਕੰਨਾਂ ਨਾਲੇ ਸੁਣ ਸਕਦੀ ਹੈ ਹੱਥਾਂ ਨਾਲੇ ਕੁਝ ਕਰ ਸਕਦੀ ਹੈ ਸਰੀਰ ਤੋਂ ਬਿਨਾ ਜਿਹੜਾ ਸਭ ਕੁਝ ਕਰ ਸਕਦੀ ਹੈ ਉਹ ਅਕਲ ਹੋਰ ਹੈ ਉਹ ਚੀਜ਼ ਹੋਰ ਹੈ ਨਾਨਕ ਸੇ ਅਖੜੀਆਂ ਬਿਆਨ ਭੁੱਖਾਂ ਹੋਰ ਜਿਨ੍ਹਾਂ ਦਸੰਦੋ ਮਾਪੜੀ ਜਿਨ੍ਹਾਂ ਦਾ ਪਤੀ ਹੈ ਪਰਮੇਸ਼ਰ ਦੀਦਾ ਹੈ ਜਾਂ ਮਾਤਾ ਮਤ ਦੀਦੀ ਹੈ ਮਾਂ ਦਾ ਮਤਲਬ ਬੇੜਾ ਵੀ ਹੁੰਦਾ ਮਾਂ ਦਾ ਮਤਲਬ ਮਾਂ ਵੀ ਹੁੰਦਾ ਮਾਂ ਵੀ ਕਹਿ ਸਕਦੇ ਮਹਾਪਿਰੀ ਮਾਂ ਦਾ ਫਿਰ ਮਾਂ ਦਾ ਪਤੀ ਕੌਣ ਸ਼ਬਦ ਗੁਰੂ ਸ਼ਬਦ ਗੁਰੂ ਦਾ ਜਿਹਦਾ ਕੁਦਰਤ ਔਰ ਕਾਦਰ ਬਾਕੀ ਹੈ ਕੁਦਰਤ ਫਿਰ ਕੀ ਉਹਦਾ ਕਾਦਰ ਕਾਦਰ ਔਰ ਕੁਦਰਤ ਦੋਹਾਂ ਦਾ ਦਰਸ਼ਨ ਹੋ ਜਾ ਜਿਹਦੇ ਨਾਲ ਸਮਝ ਆ ਜਾ ਉਹ ਮਾਂ ਹੁੰਦਾ ਮਾਂ ਦਾ ਮੇਰਾ ਫਿਰ ਵੀ ਹੋ ਸਕਦਾ ਕਿਉਂਕਿ ਉਹ ਵੀ ਬਵੇਕ ਬੁੱਧੀ ਜਿਹੜੀ ਬੋਲ ਰਹੀ ਹੈ ਨਾ ਬਵੇਕ ਬੁੱਧੀ ਬਵੇਕ ਬੁੱਧੀ ਦੀ ਕ੍ਰੀਏਸ਼ਨ ਹੈ ਸੰਸਾਰ ਇੱਕੋ ਹੀ ਗੱਲ ਸੰਸਾਰ ਵੀ ਬਵੇਕ ਬੁੱਧੀ ਦੀ ਕ੍ਰੀਏਸ਼ਨ ਹੈ ਅਸਲ 'ਚ ਕੁਦਰਤ ਬਵੇਕ ਬੁੱਧੀ ਦਾ ਹੀ ਦੂਆ ਨਾ ਹੈ ਕੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨਾ ਸਾਰੇ ਬਵੇਕੀ ਨੇ ਸੱਚ ਖਾਣੇ ਬੈਠੇ ਬਵੇਕਿਆਂ ਦੀ ਬੁੱਧ ਨਾਲੇ ਸਭ ਕੁਝ ਹੋ ਰਿਹਾ ਹੈ ਸੰਸਾਰ ਚੱਲ ਰਿਹਾ ਹੈ ਵਿਵੇਕ ਬੁੱਧ ਨਹੀਂ ਇਹ ਸਭ ਪੈਦਾ ਕੀਤੇ ਨੇ ਅਸਲ ਜੇ ਵਿਵੇਕ ਬੁੱਧ ਦੀ ਗੱਲ ਚੱਲ ਰਹੀ ਹੈ ਜਿਹੜੀ ਕੁਦਰਤ ਹੈ ਕੁਦਰਤ ਦਾ ਵਿਵੇਕ ਬੁੱਧ ਦਾ ਹੀ ਨਾਮ ਹੈ ਵਿਵੇਕ ਬੁੱਧ ਸਾਰਿਆਂ ਦੀ ਇਕੱਠਾ ਜਾਂ ਬਣ ਜਾਂਦੀ ਹੈ ਨਾ ਇਕੱਠਾ ਇਕੱਠੀ ਹੋ ਜਾਂਦੀ ਹੈ ਫਿਰ ਇਹ ਕੁਦਰਤ ਕਹਉਂਦੀ ਹੈ ਕੱਲੇ ਦੀ ਬੁੱਧ ਵਿਵੇਕ ਬੁੱਧ ਹੁੰਦੀ ਹੈ ਜਦ ਇਕੱਠੀ ਹੋ ਜਾਂਦੀ ਹੈ ਜਿਵੇਂ ਇੱਕ ਘਾਹ ਬਈ ਖੋਦਦਾ ਇਹ ਪੱਠੇ ਵੜਦਾ ਜਾਂ ਥੋੜੇ ਥੋੜੇ ਰੱਖੀ ਜਾਂਦੇ ਉਹ ਕਿਸੇ ਢੇਰੀ ਕਹਿੰਦੇ ਉਹਨੂੰ ਅਸੀਂ ਜਾਂ ਢੇਰੀ ਨੂੰ ਇਕੱਠੀਆਂ ਕਰਕੇ ਫੇਟੀਆਂ ਨੇ ਪੰਡ ਵੱਢ ਲਈ ਦੋ ਬਦਲਿਆ ਇੱਕ ਨੋਟ ਨੋਟ ਹੈ ਕੱਟਿਆ 100 ਇਕੱਠਾ ਕਰਦਾ ਗੱਡੀ ਬਣ ਗਈ ਬੰਡਲ ਬਣ ਗਿਆ ਬੰਡਲ ਉਹ ਬੰਡਲ ਦਾ ਨਾਮ ਗੁਜ਼ਰਦਾ ਹੈ ਕਲੈਕਟਿਵ ਨਾਮ ਗੁਜ਼ਰਦਾ ਹੈ ਸਾਰੀ ਸ਼ਕਤੀ ਇੱਕ ਥਾਂ ਕੰਮ ਕਰਦੀ ਹੈ ਕੁਦਰਤ ਹੈ ਕੱਲੇ ਕੱਲੇ ਦੀ ਵਿਵੇਕ ਬੁੱਧ ਵਿਵੇਕ ਬੁੱਧ ਸਤਗੁਰ ਤੇ ਪਾਈ ਕੱਲਾ ਬੋਲ ਰਿਹਾ ਨਾ ਕੱਲਾ ਬੋਲ ਰਿਹਾ ਉਹ ਬਵੇ ਖੁਦ ਸਤਗੁਰ ਤੇ ਪਾਈ ਕੱਲਾ ਕੱਲਾ ਵਰਕਾ ਇਕੱਠਾ ਹੋ ਗਿਆ ਕਿਤਾਬ ਬਣ ਗਈ ਗ੍ਰੰਥ ਬਣ ਗਿਆ ਪੋਥੀ ਬਣ ਗਈ ਉਹ ਕੁਦਰਤ ਹੈ ਫਿਰ ਸਾਰਿਆਂ ਦੀ ਸ਼ਕਤੀ ਜਿੱਥੇ ਕੰਮ ਕਰਦੀ ਹੈ ਬੁੱਧ ਕੰਮ ਕਰਦੀ ਕੁਦਰਤ ਜੀ ਜਹਾਨ ਜੀ ਔਰ ਜਹਾਨ ਜਹਾਨ ਦੇ ਵਿੱਚ ਜਿਹੜੇ ਜੀ ਨੇ ਜਹਾਨ ਜਹਾਨ ਵਾਲੇ ਜੀਆਂ ਦੀ ਗੱਲ ਹੈ ਜੀ ਹੋਰ ਵੀ ਨੇ ਬਿਨਾਂ ਜਹਾਨ ਤੇ ਵੀ ਨੇ ਸੱਚਖੰਡ ਦੇ ਵੀ ਜੀ ਨੇ ਉਹਦੀ ਕੁਦਰਤ ਦੇ ਕ੍ਰੀਏਸ਼ਨ ਜਾਂ ਦੋ ਥਾਂ ਦਾਲ ਹੈ ਤਾਂ ਕੁਦਰਤ ਕੰਮ ਕਰਦੀ ਹੈ ਜਾਂ ਇੱਕ ਹੈ ਫਿਰ ਨਹੀਂ ਕੁਦਰਤ ਫਿਰ ਇੱਕ ਹੋਣ ਤੱਕ ਦੇਖੋ ਨਾ ਇੱਕ ਹੋਣ ਤੱਕ ਕੁਦਰਤ ਦੀ ਲੋੜ ਹੈ ਜੇ ਇੱਕ ਹੋ ਗਿਆ ਫਿਰ ਤਾਂ ਫਿਰ ਤਾਂ ਕੁਦਰਤ ਦੇ ਵਿੱਚ ਸ਼ਾਮਲ ਹੋ ਗਿਆ ਆਪੇ ਇੱਕ ਹੋਣ ਤੱਕ ਕੁਦਰਤ ਦੀ ਲੋੜ ਹੈ ਘਾਟ ਦੀ ਲੋੜ ਹੈ ਜੀ ਜਿੰਨਾ ਜਿਹੜੇ ਦੀ ਘਾਟ ਦੀ ਲੋੜ ਹੈ ਨਾ ਉਹਨਾਂ ਚ ਸੰਸਾਰ ਦੇ ਵਿੱਚ ਕੁਦਰਤ ਦਾ ਪੈਰ ਹੈ ਜੀ ਔਰ ਜਹਾਨ ਸੱਚਖੰਡ ਜਹਾਨ ਤੇ ਬਾਹਰ ਹੈ ਜਾਨ ਸੱਚਖੰਡ ਦੇ ਵਿੱਚ ਹੈ ਜਹਾਨ ਦਾ ਨੂੰ ਕਿਹਾ ਹੋਇਆ ਹੈ ਕੁਦਰਤੀ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਇਹ ਕੁਦਰਤ ਦੋ ਪ੍ਰਕਾਰ ਦੀ ਆ ਗਈ ਹੁਣ ਦੇਖੀਆਂ ਔਰ ਵਧੀਆਂ ਚ ਵੀ ਕੁਦਰਤ ਹੈ ਇੱਕ ਕੁਦਰਤ ਬੰਦੇ ਦੀ ਵੀ ਹੈ ਮਰਜ਼ੀ ਦੀ ਗੱਲ ਹੈ ਕੁਦਰਤ ਕੁਦਰਤ ਕੀ ਹੈ ਮਰਜ਼ੀ ਪਰਮੇਸ਼ਰ ਦੀ ਮਰਜ਼ੀ ਕਲੈਕਟਿਵ ਜਿਹੜੀ ਸ਼ਕਤੀ ਕੰਮ ਕਰਦੀ ਹੈ ਸੱਚਖੰਡ ਦੀ ਉਹ ਤਾਂ ਹੈ ਹੁਕਮ ਕੁਦਰਤ ਪਾਣਾ ਕੁਦਰਤ ਹੈ ਪਾਣੇ ਦਾ ਹੀ ਨਾਮ ਕੁਦਰਤ ਹੈ ਤੇ ਕਪਣਾ ਪਾਣਾ ਵੀ ਹੈ ਗੁਰਕਾ ਪਾਣਾ ਵੀ ਹੈ ਦੇਖੀਆਂ ਬਦੀਆਂ ਵੀ ਕੁਦਰਤ ਹੀ ਹੈ ਦੇਖੀਆਂ ਬਦੀਆਂ ਜਿਵੇਂ ਕੁਦਰਤ ਕੰਮ ਕਰਦੀ ਹੈ ਵਧੀਆਂ ਵਿਰੋਧੀ ਸੱਚ ਤੋਂ ਵਿਰੋਧ ਹੈ ਜਿਹੜਾ ਉਹ ਵਧੀਆ ਵਧੀਆ ਸੁ ਬੱਜਗ ਨਾਨਕਾ ਸੱਚਾ ਵੇਖੇ ਸੋਏ ਜਿਹੜਾ ਸੱਚ ਨਾਲ ਟਕਰਾਉਂਦਾ ਉਹ ਵਧੀਆ ਸੱਚ ਦੇ ਵਿਰੋਧ ਚ ਖੜਾ ਹੁੰਦਾ ਵਿਰੋਧੀ ਵਿਰੋਧੀ ਪੁੱਠਾ ਕੰਮ ਕਰਨਾ ਉਹਨੂੰ ਬਦੀ ਕਹਿੰਦੇ ਅੱਗੇ ਬਦੀ ਕਹਿੰਦੇ ਸੀ ਗੈਰ ਕਾਨੂੰਨੀ ਕੰਮ ਕਰਨ ਵਾਲੇ ਨੂੰ ਬਦੀ ਕਹਿੰਦੇ ਬਦੀ ਕਰਦਾ ਹੁਣ ਵੀ ਕਹਿੰਦੇ ਨੇ ਲਾਹੌਰੀਏ ਕੁਦਰਤ ਦੇ ਕਾਨੂੰਨ ਤੋਂ ਉਲਟਾ ਕੰਮ ਕਰ ਲੋ ਬਦੀ ਕਰਦਾ ਦੇਖੀਆਂ ਔਰ ਬਦੀਆਂ ਇਹ ਵੀ ਕੁਦਰਤ ਹੈ ਆਪਣੇ ਭਾਣੇ ਜਿਹੜੇ ਚੱਲਦੇ ਨੇ ਸੰਸਾਰ ਦਾ ਜਿਹੜਾ ਮਨਮੁਖਾਂ ਦਾ ਬਣ ਉਹ ਮਨਮੁਖਾਂ ਦਾ ਮਨਮੁਖਾਂ ਦੀ ਕੁਦਰਤ ਨੇ ਸੰਸਾਰ ਰਚਿਆ ਨਹੀਂ ਰਚਿਆ ਨਹੀਂ ਸੀ ਹੁੰਦਾ ਇਹਦੀ ਲੋੜ ਨਹੀਂ ਸੀ ਮਨਮੁਖਾਂ ਦਾ ਭਾਣਾ ਬਦੀ ਜਿਹੜੀ ਹੈ ਸੰਸਾਰ ਦੇ ਦਾ ਕਾਰਨ ਇਹ ਸੰਸਾਰ ਰਚਣ ਦੀ ਲੋੜ ਕੀ ਸੀ ਜੇ ਬਦੀ ਨਾ ਹੁੰਦੀ ਆਪਾ ਵਿਰੋਧ ਨਾ ਪੈਦਾ ਹੁੰਦਾ ਇੱਕ ਦੇ ਵਿੱਚ ਦੋ ਚੀਜ਼ਾਂ ਹੋਣੇ ਠੀਕ ਹੈ ਨਾ ਦੇਖਿਆ ਵੀ ਨਾ ਬਦਲ ਜਦ ਨੇਕੀਆਂ ਹੀ ਨੇਕੀਆਂ ਰਹਿ ਜਾਣਗੀਆਂ ਫਿਰ ਉਹ ਸੱਚ ਨੂੰ ਚਲਾ ਜਾਊ ਵਧੀਆ ਨਹੀਂ ਰਹਿਣੀ ਦੋ ਕੁਦਰਤਾਂ ਦਾ ਦੋ ਚੀਜ਼ਾਂ ਦਾ ਟਕਰਾਅ ਹੁੰਦਾ ਹੁੰਦਾ ਇੱਥੇ ਸੰਸਾਰ ਟਕਰਾਅ ਦਾ ਦੋ ਪ੍ਰਕਾਰ ਦੀ ਕੁਦਰਤ ਹੈ ਇੱਕ ਤਾਂ ਉਹਦਾ ਬਾਣ ਇੱਕ ਬੰਦਿਆਂ ਦਾ ਆਪਣਾ ਆਪਣੇ ਬਾਣੇ ਜੇ ਚੱਲੇ ਭਾਈ ਵਿਛੜ ਚੋਟਾਂ ਖਾਏ ਇਹਦੀ ਕੁਦਰਤ ਹੈ ਆਪਣੀ ਕੁਦਰਤ ਆਪਣੀ ਵੀ ਕੁਦਰਤ ਹੈ ਆਦਮੀ ਵੀ ਕ੍ਰੀਏਸ਼ਨ ਨੂੰ ਸਟੱਡੀ ਕਰ ਰਿਹਾ ਹੈ ਦੇਖ ਰਿਹਾ ਹੈ ਸਮਝ ਰਿਹਾ ਹੈ ਸੁਣ ਰਿਹਾ ਹੈ ਆ ਵਿਗਿਆਨ ਕੀ ਹੈ ਆਦਮੀ ਦੀ ਕੁਦਰਤ ਹੈ ਦੇਣ ਵਿਗਿਆਨ ਆਦਮੀ ਦੀ ਕੁਦਰਤ ਹੈ ਆਦਮੀ ਨੇ ਸਾਰੇ ਸਭ ਨੇ ਛਾਲਾ ਮਾਰੀਆਂ ਕਰਤਾ ਕਰੇ ਸੋਏ ਉਹ ਜਿਹੜੀ ਇਹ ਗੱਲ ਕਹੀ ਹੈ ਇਹ ਠੀਕ ਹੈ ਆਪਣੀ ਜਗ੍ਹਾ ਇਹ ਆਪਣੀ ਜਗ੍ਹਾ ਐ ਕਿ ਜੋ ਅਸੀਂ ਚਾਹੁੰਦੇ ਹਾਂ ਅਸੀਂ ਫਾਲਤੂ ਲੈ ਲਈਏ ਆਪਣੇ ਹੱਕ ਤੋਂ ਜਿਹੜਾ ਉਹਨੇ ਨਹੀਂ ਦੇਣਾ ਉਹਨੇ ਨਹੀਂ ਮਿਲ ਸਕਦਾ ਸਾਨੂੰ ਕਦੇ ਵੀ ਜਿੰਨਾ ਮਰਜੀ ਕੋਈ ਟੱਪ ਲਵੇ ਕਰਤਾ ਇਹਦੀ ਕੁਦਰਤ ਨੂੰ ਸਟੱਡੀ ਕਰਨਾ ਹੋਰ ਗੱਲ ਹੈ ਕੁਦਰਤ ਤੇ ਕੰਟਰੋਲ ਕਰਨਾ ਹੋਰ ਗੱਲ ਕੁਦਰਤ ਨੂੰ ਸਟੱਡੀ ਕਰ ਲੈਣਾ ਹੋਰ ਗੱਲ ਹੈ ਕੁਦਰਤ ਤੇ ਕੰਟਰੋਲ ਕਰਨਾ ਹੋਰ ਗੱਲ ਗਰਮੀ ਧੁੱਪ ਸੂਰਜ ਦੀ ਕਿੰਨੀ ਹੈ ਕਿੰਨੀ ਡਿਗਰੀ ਉੱਥੇ ਹੋਊਗੀ ਇਹ ਅੰਦਾਜ਼ੇ ਲਾ ਲੈਣੇ ਇਹ ਹੋਰ ਗੱਲ ਹੈ ਸੂਰਜ ਬਿਨਾ ਫਸਲਾਂ ਨਹੀਂ ਹੋ ਸਕਦੀ ਇਹ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਸੂਰਜ ਦੇ ਸਾਨੂੰ ਕੀ ਫਾਇਦੇ ਨੇ ਕੀ ਨੁਕਸਾਨ ਨੇ ਇਹ ਸਟੱਡੀ ਕਰ ਲੈਣੀ ਹੋਰ ਚੀਜ਼ ਹੈ ਸੂਰਜ ਨੂੰ 2 ਮਿੰਟ ਵਾਸਤੇ ਰੋਕ ਲੈਣਾ ਹੋਰ ਗੱਲ ਹੈ ਜੇ ਤੇਜ਼ ਕਰ ਲੈਣਾ ਸਲੋ ਕਰ ਲੈਣਾ ਗੱਲ ਹੋਰ ਸਲੋ ਤੇਜ਼ ਨਹੀਂ ਕਰ ਸਕਦੇ ਉਹ ਹੋਰ ਜੋ ਕੁਝ ਕੁਦਰਤ ਨੂੰ ਸਮਝ ਲੈਣਾ ਹੋਰ ਗੱਲ ਹੈ ਸਮਝਣ ਵਾਸਤੇ ਤਾਂ ਕਹਿ ਰਹੀ ਹੈ ਬੜੀ ਤੇ ਲੋਕ ਦਾ ਗਿਆਨ ਕੀ ਕੁਦਰਤ ਨੂੰ ਸਮਝਣਾ ਹੀ ਹੈ ਸਮਝਣਾ ਦੇ ਵਾਸਤੇ ਗੱਲ ਹੈ ਇਹ ਦਖਲ ਦੇਣਾ ਦੇ ਵਾਸਤੇ ਗੱਲ ਨਹੀਂ ਤੇ ਲੋਕ ਦਾ ਗਿਆਨ ਲੈ ਲੈਣਾ ਇਹਦੇ ਵਾਸਤੇ ਗੱਲ ਹੈ ਪਰ ਇਹ ਦਖਲ ਦੇ ਦੇਣਾ ਇਹਦੇ ਵਾਸਤੇ ਗੱਲ ਨਹੀਂ ਕੋਈ ਤਾਂ ਵਾਸਤੇ ਗੱਲ ਨਹੀਂ ਅੱਖਾਂ ਤੋਂ ਬਿਨਾਂ ਆਦਮੀ ਨੂੰ ਦਿਖਣ ਲੱਗ ਜਵੇ ਐ ਜਾਇ ਸ਼ਰੀਰ ਨਹੀਂ ਬਣਾ ਸਕਦਾ ਅੱਖਾਂ ਆਦਮੀ ਹੋਣ ਨਾ ਜਾਂ ਨਕਲੀ ਆਦਮੀ ਬਣਾ ਕੇ ਹੈ ਰੋਬੋਟ ਬਣਾ ਲਏ ਪਰ ਰੋਬੋਟ ਬੈਟਰੀ ਤੇ ਚੱਲਦਾ ਨਾ ਉਹਦੇ ਅੰਦਰ ਕੁਝ ਵੀ ਹਜਮ ਨਹੀਂ ਹੁੰਦਾ ਖਾਣਾ ਨਹੀਂ ਦਿਮਾਗ ਨਹੀਂ ਹੁੰਦਾ ਉਹ ਗੱਲ ਹੋਰ ਹੈ ਇਹ ਹੋਰ ਹੈ ਕੁਦਰਤ ਮਾਨ ਅਭਿਮਾਨ ਮਾਨ ਔਰ ਅਭਿਮਾਨ ਕੀ ਹੈ ਬਸ ਅਭਿਮਾਨ ਮਾਨ ਹੈ ਬਦੀ ਅਭਿਮਾਨ ਹੈ ਦੇਖੀ ਜਿਹੜੀ ਹੈ ਅਭਿਮਾਨ ਦੇਖੀ ਮਾਨ ਹੈ ਦੇਖੀ ਨਾ ਮਾਨ ਮਿਲਦਾ ਰਗਾਜ ਵਧੀਏ ਬੋਲ ਉਹ ਮਾਨ ਕਰਕੇ ਵਧੀਏ ਵਧੀਆ ਹੰਕਾਰ ਕਰਕੇ ਜਿਵੇਂ ਦੇਖੀ ਔਰ ਵਧੀਆ ਵੀ ਮਾਨ ਔਰ ਬੋਲ ਦੋ ਚੀਜ਼ਾਂ ਆਪਣੀ ਮਰਜ਼ੀ ਅਭਿਮਾਨ ਹੈ ਆਪਣੀ ਮਰਜ਼ੀ ਵਧੀਆ ਗੁਰ ਗੁਰਕੇ ਬਾਣੇ ਚੱਲਣਾ ਮਾਨ ਹੈ ਸਰਕਾਰ ਬਣਦਾ ਹੈ ਦਰਗਾਹ ਦੇ ਵਿੱਚ ਪਤ ਸੇਤੀ ਕਰ ਜਾਏ ਇਸ ਨਾਲ ਘਰ ਜਾਂਦਾ ਹੈ ਗੁਰ ਕੇ ਭਾਣੇ ਨਹੀਂ ਚੱਲਦਾ ਆਪਣੇ ਭਾਣੇ ਚੱਲਦਾ ਹੈ ਵਿਛੜ ਚੋਟਾ ਖਾਏ ਮਾਰਵ ਔਰ ਅਪਮਾਨ ਵੀ ਦੇਖੀ ਔਰ ਬਦੀ ਤੇ ਖੜਾ ਸਾਡੇ ਬਦੀ ਕਰੂਗਾ ਉਸ ਲੈ ਜੂ ਫੜ ਕੇ ਛੱਤਰ ਪਰੇਡ ਹੋ ਜੇ ਚ ਬੰਦ ਕਰਨਗੇ ਬੇਇੱਜ਼ਤੀ ਹੋ ਸਮਾਜ ਦੇ ਵਿੱਚ ਵੀ ਬੇਇੱਜ਼ਤੀ ਹੋ ਸਮਾਜ ਵਿੱਚ ਇੱਜ਼ਤ ਕਿਹਨੂੰ ਮਿਲੇਗੀ ਭਗਤਾਂ ਨੂੰ ਮਿਲੇਗੀ ਕਿਸੇ ਬੜੇ ਤੋਂ ਬੜੇ ਰਾਜੇ ਨੂੰ ਨਹੀਂ ਮਿਲੇਗੀ ਸਾਰੇ ਸਮਾਜ ਇੱਜ਼ਤ ਦਿੰਦੀ ਹੋਵੇ ਨਹੀਂ ਹੋ ਸਕਦਾ ਪਰ ਭਗਤਾਂ ਨੂੰ ਸਾਰੇ ਸਮਾਜ ਇੱਜ਼ਤ ਦਿੰਦੀ ਬੜੇ ਬੜੇ ਪੀਰ ਪੈਗੰਬਰਾਂ ਨੂੰ ਸਾਰੇ ਸਮਾਜ ਨੇ ਇੱਜ਼ਤ ਦਿੱਤੀ ਉਹਨਾਂ ਦਾ ਵਿਰੋਧ ਰਿਹਾ ਪਰਮਾ ਵਿਸ਼ਨੂੰ ਸ਼ਿਵਜੀ ਦਾ ਦਬੀ ਜਵਾਨਾਂ ਨਾਲ ਚਾਹੇ ਵਿਰੋਧ ਕਰਨ ਚਾਹੇ ਅੰਦਰੋਂ ਕਰਨ ਨਾ ਬੋਲਣ ਇਸਲਾਮ ਵਿਰੋਧ ਕਰਦਾ ਬੋਧੀ ਵਿਰੋਧ ਕਰਦੇ ਨੇ ਹੋਰ ਕਰਦੇ ਨੇ ਉਹਨਾਂ ਦਾ ਹੋਰ ਕਰਦੇ ਨੇ ਉਹਨਾਂ ਦਾ ਹੋਰ ਕਰਦੇ ਜਿੱਥੇ ਆ ਕੇ ਸੱਚੀ ਮਤ ਹੋ ਜਾਂਦੀ ਹੈ ਸੱਚੀ ਨਿਰਵਿਰੋਧ ਮਤ ਕਿਸੇ ਦਾ ਵਿਰੋਧ ਨਹੀਂ ਕਰਦੀ ਗੁਰਬਾਣੀ ਕਿਸੇ ਦਾ ਵਿਰੋਧ ਨਹੀਂ ਕਰਦੀ ਪਖੰਡਵਾਦ ਨੂੰ ਤੋਂ ਲੋਕਾਂ ਨੂੰ ਆਗਾਹ ਕਰਦੀ ਹੈ ਪਖੰਡਵਾਦ ਤੋਂ ਜਾਗਰੂਕ ਕਰਦੀ ਹੈ ਪਖੰਡਵਾਦੀ ਨੇ ਜਿਹੜੇ ਦੂਜੀਆਂ ਮਤਾਂ ਵਾਲੇ ਜਿੱਥੋਂ ਭਰਮ ਭੜਾਉਂਦੇ ਨੇ ਨਾ ਲੋਕਾਂ ਨੂੰ ਭਗਤੀ ਲਾਉਣ ਦੀ ਬਜਾਏ ਭਰਮ ਭੜਾਉਂਦੇ ਨੇ ਸੱਚੀ ਭਗਤੀ ਦੀ ਬਜਾਏ ਗਲਤ ਭਗਤੀ ਦੱਸਦੇ ਨੇ ਉਲਟੇਰਾ ਪਾਉਂਦੇ ਨੇ ਉੱਥੋਂ ਉਹਨਾਂ ਦਾ ਰਾਹ ਵਾਰੇ ਦੱਸਦੀ ਵੀ ਇਹ ਰਾਹ ਉਲਟਾ ਭਾਈ ਅਸਲੀ ਆ ਇਹ ਰਾਹ ਜਾਓਗੇ ਤਾਂ ਨੁਕਸਾਨ ਹੋਊਗਾ ਇਹ ਜਾਗਰੂਕ ਕਰਨਾ ਵਿਰੋਧ ਕਰਨਾ ਨਹੀਂ ਇਹਨੂੰ ਕਹਿੰਦੇ ਪਰ ਉਹ ਕਹਿੰਦੇ ਸਾਡਾ ਵਿਰੋਧ ਕਰਦੇ ਉਹ ਕਹਿਣ ਵਿਰੋਧ ਕਰਦੇ ਨੇ ਤਾਂ ਵਿਰੋਧ ਕਰਦੀ ਨੇ ਇਹ ਤਾਂ ਬੁਰੇ ਦਾ ਭਲਾ ਕਰ ਰਹੇ ਨੇ ਇਹ ਭਗਤੀ ਬੁਰੇ ਦਾ ਭਲਾ ਕਰਨ ਵਾਲੀ ਹੈ ਵਿਰੋਧ ਕਿਸੇ ਦਾ ਨਹੀਂ ਕਰਦੀ ਸਗੋਂ ਇਹਦਾ ਵਿਰੋਧ ਕਰਦੇ ਨੇ ਸੱਚ ਦਾ ਉਲਟਾਰਾ ਦੱਸਣ ਵਾਲੇ ਖੁਦ ਵਿਰੋਧ ਕਰ ਰਹੇ ਨੇ ਸੱਚ ਮਾਰਗ ਦਾ ਜੇ ਸੱਚ ਮਾਰਗ ਦਾ ਉਹਨਾਂ ਨੂੰ ਗਿਆਨ ਨਹੀਂ ਉਹ ਕਹਿੰਦੇ ਭਾਈ ਸਾਨੂੰ ਗਿਆਨ ਨਹੀਂ ਜੇ ਕਿਤੇ ਗਏ ਨਹੀਂ ਜਿਹੜੇ ਪਿੰਡ ਸ਼ਹਿਰ ਦੇਖਿਆ ਨਹੀਂ ਤੁਸੀਂ ਰਾਹ ਦੱਸੀ ਜਾਂਦੇ ਉੱਥੇ ਦਾ ਰਾਹ ਉਹ ਗਲਤ ਹੈ ਕਿਉਂਕਿ ਭਾਈ ਅਸੀਂ ਤਾਂ ਗਏ ਨਹੀਂ ਇਦੋਂ ਵਾਂ ਇੱਥੇ ਤੱਕ ਆ ਗਾਂ ਦਾ ਰਾਹ ਸਾਨੂੰ ਨਹੀਂ ਪਤਾ ਇਹ ਤਾਂ ਹੋਈ ਨਾ ਗੱਲ ਰਾਹ ਤੁਸੀਂ ਦੱਸੀ ਜਾਂਦੇ ਹੋ ਫਿਰ ਝੂਠੀਆਂ ਸਾਖੀਆਂ ਬਣਾ ਲੀਆਂ ਤੁਸੀਂ ਉੱਥੇ ਐ ਪਹੁੰਚ ਗਏ ਉੱਥੇ ਐ ਪਹੁੰਚ ਗਏ ਇਹ ਤਾਂ ਫਰਾਡ ਹੈ ਫਰਾਡ ਤੋਂ ਵਿਰੋਧ ਕਰ ਲੋ ਇਹ ਫਰਾਡ ਤੋਂ ਆਗਾਹ ਕਰਦੀ ਹੈ ਬਾਣੀ ਅਸੀਂ ਤਾਂ ਇਹ ਕਹਾਂਗੇ ਫਰਾਡ ਤੋਂ ਜਾਗਰੂਕ ਕਰਦੀ ਹੈ ਲੋਕਾਂ ਨੂੰ ਫਰਾਡ ਤੋਂ ਜਾਗਰੂਕ ਕਰਨ ਨੂੰ ਫਰਾਡੀ ਜਿਹੜੇ ਲੋਕ ਨੇ ਸਾਡਾ ਵਿਰੋਧ ਕਰ ਰਹੀ ਹਾਂ ਉਹ ਜਸਟੀਫਾਈ ਕਰਨ ਵਿਰੋਧ ਤਾਂ ਵੀ ਅਸੀਂ ਸੱਚੇ ਆ ਬਾਣੀ ਸਾਨੂੰ ਜਾਣ ਬੁੱਝ ਕੇ ਗਲਤ ਕਹਿ ਰਹੀ ਸਾਡੀ ਮਤ ਠੀਕ ਹੈ ਸਾਡਾ ਵਿਰੋਧ ਕਿਉਂ ਕਰ ਰਹੇ ਇਹ ਤਾਂ ਠੀਕ ਸਭ ਠੀਕ ਸਾਬਤ ਕਰ ਨਹੀਂ ਰਹੇ ਵਿਰੋਧ ਕਰ ਰਹੇ ਨੇ ਵਿਰੋਧ ਤੁਸੀਂ ਕਰ ਰਹੇ ਹੋ ਸੱਚੇ ਮਾਰਗ ਦਾ ਠੀਕ ਰਸਤੇ ਪਾਉਣ ਦੀ ਬਜਾਏ ਗਲਤ ਰਸਤੇ ਪਾ ਰਹੇ ਵਿਰੋਧ ਤਾਂ ਕਰ ਰਹੇ ਨੇ ਸੱਚ ਮਾਰਗ ਦੱਸਣ ਵਾਲਾ ਕਿਸੇ ਦਾ ਵਿਰੋਧ ਨਹੀਂ ਕਰ ਰਿਹਾ ਜਿਹੜੇ ਸੱਚ ਦਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਡੁੱਗੇ ਕਰ ਰਹੇ ਪਬਲਿਕ ਨੂੰ ਆਗਾ ਕਰ ਰਹੇ ਤਾਂ ਕਿ ਕੋਈ ਨਾ ਕੋਈ ਜਿਹਨੂੰ ਲੋੜ ਹੈ ਉਹ ਤਾਂ ਇਸ ਰਾਹ ਚਲਾ ਜਾਵੇ ਉਲਟੇ ਰਾਹ ਤਾਂ ਨਾ ਲੋਕ ਪੈਣ ਲੋਕਾਂ ਦੇ ਜੀਵਨ ਤਾਂ ਨਾ ਖਰਾਬ ਹੋਵੇ ਉਹ ਕਹਿੰਦੇ ਨੇ ਵੀ ਸਾਡਾ ਵਿਰੋਧ ਹੋ ਰਿਹਾ ਕਿਉਂ ਉਹ ਕੌਣ ਨੇ ਮਾਇਆਕਾਰੀ ਦੇ ਉਹਨਾਂ ਦੇ ਆਪਣੇ ਆਪਣੇ ਗਰੁੱਪ ਬਣਾਏ ਹੋਏ ਨੇ ਉਹਨਾਂ ਨੇ ਭੇਡਾਂ ਸੁਝਿਆ ਹੋਇਆ ਲੋਕਾਂ ਨੂੰ ਉਹਨਾਂ ਨੇ ਇਥੋਂ ਆਮਦਨ ਖਾਣੀ ਹੈ ਉਹਨਾਂ ਨੇ ਧਰਮ ਨੂੰ ਤੱਦਾ ਬਣਾਇਆ ਹੋਇਆ ਇੱਕ ਧਰਮ ਸੀ ਜਿਹੜਾ ਤੁਰਦਾ ਨਹੀਂ ਸੀ ਉਹ ਸੀ ਆ ਸਾਡੇ ਵਾਲਾ ਅੱਜ ਇਹ ਵੀ ਧੰਦਾ ਬਣ ਗਿਆ ਫਿਰ ਵੀ ਤੁਰਦਾ ਬਣਾ ਲਿਆ ਦੋਏ ਨੇ ਉਹਨਾਂ ਦੀ ਨਹੀਂ ਇੱਕੋ ਹੀ ਹੋ ਗਏ ਸਾਡੇ ਜੇ ਸਰਵ ਧਰਮ ਸੰਮੇਲਨ ਹੁੰਦਾ ਉੱਥੇ ਜਾ ਕੇ ਅੱਜ ਤੱਕ ਕਿਸੇ ਨੇ ਕੋਈ ਗੱਲ ਗੁਰਮਤਿ ਨਹੀਂ ਕੀਤੀ ਗੁਰਮਤਿ ਸਾਰੇ ਧਰਮਾਂ ਦੇ ਖਿਲਾਫ ਖੜੀ ਹੈ ਵਿਚ ਕੇ ਜਾ ਕੇ ਉਹਨਾਂ ਉਹਨਾਂ ਨਾਲ ਕਿਵੇਂ ਲੜ ਜਾਣਗੇ ਕਿਸੇ ਨੇ ਸੱਚ ਧਰਮ ਦੀ ਗੱਲ ਨਹੀਂ ਉੱਤੇ ਕੀਤੀ ਜਦ ਪਤਾ ਹੋਵੇ ਤਾਂ ਕਰਨ ਇੰਨੀ ਗੱਲ ਕਰਦੇ ਨੇ ਅਸੀਂ ਤਾਂ ਜੀ ਬਸ ਸਭ ਨੂੰ ਇੱਕ ਸਮਝਦੇ ਇੱਕ ਪਿਤਾ ਇੱਕ ਸਿੱਖ ਬਾਰਕ ਲਿਪਾ ਬੋਤੀ ਕਰ ਦਿੰਦੇ ਨੇ ਅਜੇ ਇਹਨਾਂ ਦੇ ਕਰਮ ਦੇਖੇ ਕਰਮ ਤੋਂ ਹੈ ਕਰਮ ਤਾਂ ਹੈ ਤਾਂ ਜੇ ਇੱਕ ਪਿਤਾ ਇੱਕ ਸਿੱਖ ਬਾਰਕ ਹੋਵੇ ਖਾਲਸਤਾਨ ਕਿਹੜੇ ਨਾਮ ਦਾ ਫਿਰ ਸਿੱਖਾਂ ਵਾਲੇ ਭਲਾ ਕਿਉਂ ਸੋਚਦੇ ਆ ਸਾਰਿਆਂ ਦਾ ਕਿਉਂ ਨਹੀਂ ਸੋਚਦੇ ਕਰਮ ਉਲਟਾ ਉਦੋਂ ਕਰਮ ਉਲਟਾ ਚਲੋ ਇੱਕ ਪੁਆਇੰਟ ਹੈ ਮੰਨੋ ਇੱਕ ਪਿਤਾ ਇੱਕ ਸਿਆ ਮਾਰਗ ਪਹਿਰਾ ਦੋ ਪਹਿਰਾ ਦੇਣਾ ਨਹੀਂ ਇਹ ਹਰਾਮੀ ਬਣੋ ਮਨ ਹਰਾਮੀ ਕੋਈ ਉੱਚਾ ਟੇਟ ਕਿਉਂ ਜੀ ਉਹ ਨਹੀਂ ਕਰਦੇ ਅਸੀਂ ਤਾਂ ਨਹੀਂ ਕਰਦੇ ਉਹ ਉਹਨਾਂ ਦਾ ਝੂਠਾ ਕਪਟੀਆਂ ਦਾ ਧਰਮ ਹੈ ਤੁਹਾਡਾ ਵੀ ਝੂਠਾ ਕਪਟੀਆਂ ਦਾ ਧਰਮ ਉਹ ਤਾਂ ਅਪਰਾਧੀ ਕਿਹਾ ਹੈ ਗੁਰਬਾਣੀ ਨੂੰ ਝੂਠੇ ਕਿਹਾ ਹੈ ਕਪਟੀ ਕਿਹਾ ਹੈ ਤੁਸੀਂ ਵੀ ਝੂਠੇ ਔਰ ਕਪਟੀ ਹੋ ਆਰਾਮ ਆਰਾਮਪੰਥੀ ਬੜੀ ਹੋਈ ਸਾਰੀ ਗੱਲ ਦਾ ਨਾਸ ਕਰਤਾ ਸਾਰੀ ਗੱਲ ਦਾ ਨਾਸ ਕਰਤਾ ਫਿਰ ਇੱਜ਼ਤ ਵੜ ਇੱਜ਼ਤ ਥੋੜੀ ਕਿਵੇਂ ਹੋ ਜਵੇ ਝੂਠਿਆਂ ਦੀ ਇੱਜ਼ਤ ਨਹੀਂ ਹੁੰਦੀ ਹੁੰਦੀ ਕਪਟਿਆਂ ਨੂੰ ਨਹੀਂ ਕੋਈ ਇੱਜ਼ਤ ਹੁੰਦੀ ਨਾ ਇੱਥੇ ਹੋਵੇ ਨਾ ਉੱਥੇ ਹੋਵੇ ਪਬਲਿਕ ਨੇ ਜਾਣਦੀ ਨਹੀਂ ਸਾਡੇ ਲੋਕ ਜਾਣਦੇ ਨੇ ਸਾਰੇ ਲੋਕ ਜਾਣਦੇ ਨੇ ਕਹਿੰਦੇ ਨਹੀਂ ਆ ਲੜਾਈ ਗੱਲ ਪਾਉਣੀ ਹੈ ਕਹਿੰਦੇ ਨਾਲੇ ਜਿਹੜੇ ਵਿਰੋਧੀ ਹੁੰਦੇ ਨੇ ਕਿਸੇ ਦੇ ਨਿਆਣੇ ਜੇ ਵਿਗੜ ਰਹੇ ਹੋਣ ਸ਼ਰਾਬ ਪੀਣ ਲੱਗਣ ਉਹ ਤਾਂ ਕਹਿਣਗੇ ਵੀ ਠੀਕ ਹੈ ਠੀਕ ਹੈ ਪੀਆ ਕਰੋ ਵਿਰੋਧੀ ਦਾ ਹੀ ਕਹੂਗਾ ਵਿਰੋਧੀ ਨੇ ਦਾਰੂ ਛਡਾ ਕੇ ਆਪਣੇ ਗੱਲ ਪਾਉਣੇ ਨੇ ਵਿਰੋਧੀ ਦਾ ਉਲਟੇਰਾ ਕਹੂਗਾ ਵੀ ਪਾਓ ਪੰਡਤ ਨੇ ਸਾਨੂੰ ਵਿਰੋਧ ਉਲਟੇਰਾ ਪਾਇਆ ਹੈ ਪੰਡਤ ਨੇ ਸਾਡੀ ਬੇਇੱਜ਼ਤੀ ਕਰਦੇ ਨੇ ਬੋਲ ਜੋਗੇ ਨਾ ਰਹਿਣ ਉਹ ਬੋਲਣ ਜੋਗੇ ਨਾ ਰਹਿਣ ਦੂਰੇ ਤਾਂ ਇਹ ਕਹਿੰਦੇ ਨੇ ਇਹ ਰਾਹ ਸਾਡੇ ਵਰਗੇ ਇਹ ਹੋ ਜਾਣ ਬੋਲਣ ਜੋਗੇ ਨਾ ਰਹਿਣ ਬੋਲਣ ਜੋਗੇ ਛੱਡੇ ਹੀ ਨਹੀਂ ਹੈ ਬੋਲਣ ਜੋਗੇ ਹੁਣ ਰਹੇ ਹੀ ਨਹੀਂ ਉਹ ਸਾਰੀਆਂ ਕਮੀਆਂ ਇਹਨਾਂ ਚ ਆ ਗਈਆਂ ਜਿਹੜੀਆਂ ਕਮੀਆਂ ਦੀ ਗੱਲ ਗੁਰਬਾਣੀ ਕਰ ਰਹੀ ਹਾਂਜੀ ਕੁਦਰਤ ਪੌਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਪੌਣ ਬਣੀ ਹੈ ਕੁਦਰਤ ਦੀ ਕ੍ਰੀਏਸ਼ਨ ਹੈ ਪੌਣ ਆਦਮੀ ਬਣਾ ਕੇ ਦਿਖਾਵੇ ਆਕਸੀਜਨ ਬਣਾ ਕੇ ਦਿਖਾਵੇ ਆਦਮੀ ਉਹ ਅਲੱਗ ਨਾਲ ਲੈ ਵੀ ਹਵਾ ਦੇ ਵਿੱਚ ਆਕਸੀਜਨ ਅਸੀਂ ਵੱਖਰੀ ਕਰ ਲੈਂਦੇ ਹਾਂ ਹੈਗੀ ਹੈ ਤਾਂ ਕਰ ਲੈਂਦੇ ਵੱਖਰੀ ਬਣਾ ਕੇ ਤਾਂ ਦਿਖਾਓ ਵੀ ਨਮਕ ਕੁਝ ਨਹੀਂ ਬਣਦਾ ਉਹ ਤਤ ਕਹਿੰਦੇ ਪੰਜ ਬਣਾਏ ਨੇ ਪਰਮੇਸ਼ਰ ਨੇ ਛੇਵਾਂ ਬਣਾ ਕੇ ਦਿਖਾਓ ਕੋਈ ਪੰਜਾਂ ਚੋਂ ਵੀ ਇੱਕ ਹੋਰ ਵਧਾ ਕੇ ਦਿਖਾਓ ਕੁਝ ਨਹੀਂ ਬਣਾ ਸਕਦਾ ਆਦਮੀ ਆਦਮੀ ਦੇ ਵਾਸਤੇ ਕੁਝ ਨਹੀਂ ਹੈ ਪੌਣ ਪਾਣੀ ਬਸੰਤਰ ਬਸੰਤਰ ਅੱਗ ਦੇਖੋ ਅੱਗ ਔਰ ਬਸੰਤਰ 'ਚ ਫਰਕ ਹੈ ਜਿਹੜੀ ਲੱਕੜ ਜਾਗਾ ਬਸੰਤਰ ਹੈ ਜਿਹੜੀ ਬਲਦੀ ਹੈ ਚੁੱਲਾ ਜਿੱਥੇ ਚੱਲਦਾ ਉਹ ਅੱਗ ਹੈ ਗੁਪਤ ਰੂਪ ਬਸੰਤਰ ਗੁਪਤ ਰੂਪ ਦੇ ਵਿੱਚ ਮੈਂ ਹੈ ਠੰਡੀ ਵੀ ਉਹਨੂੰ ਪ੍ਰਗਟ ਰੂਪ ਦੇ ਵਿੱਚ ਉਹ ਜਿਵੇਂ ਬਰਫ਼ਰ ਪਾਣੀ ਦਾ ਫਰਕ ਹੈ ਬਰਫ਼ ਦਾ ਰੂਪ ਹੋਰ ਹੈ ਪਾਣੀ ਦਾ ਰੂਪ ਫਿਰ ਭਾਵ ਦਾ ਰੂਪ ਹੋਰ ਹੈ ਹਾਲਾਂਕਿ ਤਿੰਨੇ ਜਗ੍ਹਾ ਪਾਣੀ ਹੋ ਭਾਵ ਵੀ ਪਾਣੀ ਹੈ ਪਾਣੀ ਵੀ ਪਾਣੀ ਹੈ ਬਰਫ਼ ਵੀ ਪਾਣੀ ਹੈ ਹਾਂਜੀ ਕੌਣ ਪਾਣੀ ਮੈਂ ਸੰਤਰ ਕੁਦਰਤ ਧਰਤੀ ਖਾਕ ਆ ਧਰਤੀ ਜਿਹੜੀ ਖਾਕ ਬਣਾਈ ਹੈ ਮਿੱਟੀ ਇਹ ਕੁਦਰਤ ਨੇ ਬਣਾਈ ਹੈ ਆਦਮੀ ਤਾਂ ਇਹ ਵੀ ਨਹੀਂ ਬਣਾ ਸਕਦਾ ਆਦਮੀ ਕੁਝ ਵੀ ਨਹੀਂ ਬਣਾ ਸਕਦਾ ਉਹ ਬਣਾਉਣ ਵਾਸਤੇ ਕੋਈ ਚੀਜ਼ ਕਿੱਥੋਂ ਲਿਆਊਗਾ ਜੇ ਕੋਈ ਨਵੀਂ ਚੀਜ਼ ਬਣਾਉਣੀ ਹੈ ਇੱਥੋਂ ਕੁਝ ਲੈ ਕੇ ਬਣਾਉ ਇਹ ਤਾਂ ਪਹਿਲਾਂ ਹੈਗਾ ਹੀ ਹੈ ਨਵਾਂ ਕਿੱਥੋਂ ਲੈ ਕੇ ਆਉਂ ਕੁਝ ਕੁਦਰਤ ਧਰਤੀ ਖਾਕ ਇਹ ਸਭ ਕੁਦਰਤ ਦੀ ਬਣਾਈ ਹੋਈ ਚੀਜ਼ ਹੈ ਕੁਦਰਤ ਦੀ ਦੇਣ ਹੈ ਸਭ ਐਂ ਕਹਿ ਲੋ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਹੀਂ ਭਾਗ ਇਹ ਸਭ ਤੇਰੀ ਕੁਦਰਤ ਹੈ ਸਭ ਤੇਰੀ ਕੁਦਰਤ ਜੋ ਕੁਝ ਕਹੇ ਤਾਂ ਸਭ ਤੇਰੀ ਕੁਦਰਤ ਦੀ ਕਰੀਏ ਕੁਦਰਤ ਇਹ ਹੈ ਬਸ ਇਹੀ ਕੁਦਰਤ ਹੈ ਤੁਸੀਂ ਐਂ ਕਹਿ ਲਓ ਜੇ ਕੁਦਰਤ ਨੂੰ ਦੇਖਣਾ ਹੈ ਚੀਜ਼ ਦੇ ਵਿੱਚ ਕੁਦਰਤ ਵਸਦੀ ਹੈ ਕੁਦਰਤ ਵਿੱਚ ਕਾਦਰ ਵਸਦਾ ਹੈ ਜੋ ਦੀਦ ਹੈ ਚ ਕੁਦਰਤ ਵਸਦੀ ਹੈ ਜੋ ਦੀਸੇ ਸੋ ਤੇਰਾ ਰੂਪ ਜੋ ਦਿਸ ਰਿਹਾ ਨਾ ਮਾਇਆ ਇਹ ਕੁਦਰਤ ਦਾ ਰੂਪ ਹੈ ਸਭ ਤੇਰੀ ਕੁਦਰਤ ਕਹਿ ਤਨ ਧਰਤੀ ਖਾਕ ਵੀ ਕੁਦਰਤ ਹੈ ਕੁਦਰਤ ਦਾ ਸਾਖਸ਼ਾਤ ਰੂਪ ਹੈ ਜੀ ਜਹਾਨ ਕੁਦਰਤ ਦਾ ਸਾਖਸ਼ਾਤ ਰੂਪ ਹੈ ਪੌਣ ਬਾਣੀ ਸੰਤਰ ਕੁਦਰਤ ਦਾ ਸਾਖਸ਼ਾਤ ਰੂਪ ਹੈ ਕਹਿੰਦੇ ਜੇ ਹਰ ਦੇਖਣਾ ਨਾ ਇਹ ਵੀ ਸੰਸਾਰ ਜੇ ਤੂੰ ਦੇਖਦਾ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਦੇਖ ਲਿਆ ਹਰ ਕਹਿੰਦਾ ਵੀ ਅੱਖਾਂ ਨੂੰ ਦਿਖਾ ਅੱਖਾਂ ਨੂੰ ਦੇਖੇ ਬਿਨਾਂ ਨਹੀਂ ਗੱਲ ਬਣਦੀ ਗੁਰੂ ਅਮਰਦਾਸ ਜੀ ਕਹਿੰਦੇ ਵਿਸੋ ਸੰਸਾਰ ਸਾਰਾ ਸੰਸਾਰ ਹੈ ਆ ਗਿਆ ਜੀ ਜਹਾਂ ਸਾਰਾ ਆ ਗਿਆ ਤੇ ਗੁਰੂ ਅਮਰਦਾਸ ਜੀ ਇਸ ਪੌੜੀ ਦੀ ਵਿਆਖਿਆ ਕਰ ਰਹੇ ਨੇ ਅਨੰਦ ਸਾਹਿਬ ਦੇ ਵਿੱਚ ਕਹਿੰਦਾ ਜੇ ਹਰ ਦਾ ਦਰਸ਼ਨ ਕਰਨਾ ਤੈਂ ਮਾਇਆ ਦੇ ਵਿੱਚੋਂ ਜਿਵੇਂ ਮੂਰਤੀ ਜੋ ਕਰਦਾ ਤੇ ਤੈਨੂੰ ਹੋਰ ਜਗ੍ਹਾ ਤੇ ਕਰਾਉਣੇ ਆ ਸੀ ਇਹ ਵਿਸ਼ਵ ਸੰਸਾਰ ਜੇ ਤੂੰ ਦੇਖਦਾ ਸਾਰਾ ਵਿਸ਼ਵ ਜਿੱਦਾਂ ਸੰਸਾਰ ਹੈ ਤੂੰ ਦੇਖਦਾ ਇਹ ਹਰ ਕਾ ਰੂਪ ਹੈ ਇਹ ਕੁਦਰਤ ਹੈ ਕਾਦਰੇ ਦੇ ਵਿੱਚੇ ਬਸਦਾ ਹਰ ਰੂਪ ਨਾਲ ਨਹੀਂ ਆਇਆ ਉਹਦੀ ਸਾਰੀ ਕਰਾਮਾਤ ਦੇ ਵਿੱਚੇ ਪਾਈ ਹੋਈ ਹੈ ਦੇਖ ਲੈ ਫਿਰ ਇਹ ਰੂਪ ਹੈ ਉਹਦਾ ਸਭ ਕ੍ਰੀਏਸ਼ਨ ਕੁਦਰਤੀ ਹੈ ਇੱਥੇ ਆ ਕੇ ਸਭ ਬਰਾਬਰ ਹੁੰਦੇ ਨੇ ਆ ਦ੍ਰਿਸ਼ਟੀ ਕੋਣ ਹੈ ਬਰਾਬਰੀ ਦਾ ਤੇ ਆਦਮੀ ਔਰ ਸਭ ਕੋ ਬਰਾਬਰ ਹੈ ਸਾਰਾ ਕੁਝ ਕੁਦਰਤ ਦਾ ਰੂਪ ਕੁਦਰਤ ਜੀ ਜਹਾਨ ਜਹਾਨ ਆ ਗਿਆ ਜਦ ਸਭ ਤੇਰੀ ਕੁਦਰਤ ਹਾਂ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਦੁਆ ਸਰਿਆ ਆਪ ਸੁਆਮੀ ਜਦ ਕਿਹਾ ਤਾਂ ਜਿਹੜੇ ਔਗਣ ਗੁਣ ਵੀ ਵਿੱਚੇ ਆ ਗਏ ਦੂਸਰੇ ਹੋ ਗਏ ਗੁਣ ਔਗਣ ਵਿੱਚੇ ਆ ਗਏ ਜਿਹੜਾ ਦੇਖੀ ਬਦੀ ਵਿੱਚੇ ਆ ਗਈ ਦੇਖੀ ਬਦੀ ਵੀ ਜੀਵ ਹੈ ਕਰਦਾ ਜੀਵ ਦੇ ਅੰਦਰ ਦੇਖੀ ਪੈਦਾ ਹੁੰਦੀ ਹੈ ਇਹਦੇ ਅੰਦਰ ਬਦੀ ਪੈਦਾ ਹੁੰਦੀ ਹੈ ਦੋਹਾਂ ਘਰਾਂ ਦਾ ਆਪੇ ਸੋਭੀ ਇਹਦੇ ਵਿੱਚੇ ਪੈਦਾ ਹੁੰਦੀ ਹੈ ਦੋ ਚੀਜ਼ਾਂ ਪਰ ਕਿਹੜੀ ਚੀਜ਼ ਪੈਦਾ ਨਹੀਂ ਹੋਣ ਦੇਣੀ ਕਿਹੜੀ ਚੀਜ਼ ਪੈਦਾ ਹੋਣ ਦੇਣੀ ਹੈ ਤੂੰ ਕਾਦਰ ਕਰਤਾ ਤੂੰ ਕਾਦਰ ਕਰਤਾ ਬਾਕੀ ਨਹੀਂ ਪਾ ਬਾਕੀ ਨਹੀਂ ਪਾ ਤੂੰ ਆਪ ਦਾ ਬਾਕੀ ਹੈ ਤੇਰਾ ਨਾਮ ਜਿਹੜਾ ਹੈਗਾ ਤੇਰੇ ਜਿਹੜੇ ਗੁਣ ਨੇ ਉਹ ਸਾਰੇ ਪਾਕ ਨੇ ਤੂੰ ਬਾਕੀ ਕਿਉਂ ਹੈ ਪਾਕ ਕਿਉਂ ਹੈ ਤੂੰ ਤੈਨੂੰ ਕਿਉਂ ਪਾਕ ਕਹਿੰਦੇ ਨੇ ਤੇਰੇ ਜਿੰਨੇ ਗੁਣ ਨੇ ਨਾ ਨਾਮ ਨੇ ਤੇਰੇ ਨਾਮ ਉਹ ਪਾਕ ਨੇ ਤੇਰੇ ਗੁਣ ਸਾਰੇ ਪਾਕ ਨੇ ਤਾਂ ਤੈਨੂੰ ਬਾਕੀ ਕਿਹਾ ਬਾਕੀ ਦਾ ਪਵਿੱਤਰ ਪੁਨੀਤ ਬਲਕਿ ਪਾਕ ਉਹਨਾਂ ਦਾ ਲਫ਼ਜ਼ ਹੈ ਨਾ ਪਾਕ ਤੂੰ ਕਾਦਰ ਕਰਤਾ ਤੂੰ ਕਾਦਰ ਕਰਤਾ ਹੈ ਕਾਦਰ ਹੈ ਕਰਤਾ ਹੈ ਪਾਕੀ ਹੈ ਤੂੰ ਸੱਚੇ ਪੁਨੀਤ ਹੈ ਤੂੰ ਪੁਨੀਤ ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਂ ਕੋ ਤਾਕ ਨਾਨਕ ਕਹਿੰਦਾ ਜੇ ਕੋਈ ਹੁਕਮ ਦੇ ਅੰਦਰ ਵਰਤੇ ਨਾ ਜੀਵ ਕੁਦਰਤ ਦੇ ਵਿੱਚ ਰਹਿ ਕੇ ਇਹਨੂੰ ਦੇਖੇ ਸਭ ਕੁਝ ਕੁਦਰਤ ਪਾਣੇ ਦੇ ਅੰਦਰ ਵਰਤੇ ਵੇਖੇ ਤਾਕੋ ਤਾਕ ਫਿਰ ਉਹ ਸਾਰੀ ਗੱਲ ਉਹਨੂੰ ਸਮਝ ਆ ਜਾਂਦੀ ਉਹ ਆਪ ਦੇਖ ਲੈਂਦਾ ਵੀ ਹਾਂ ਐਵੇਂ ਹੁੰਦਾ ਫਿਰ ਫਿਰ ਉਹਦੇ ਵਾਸਤੇ ਗੱਲ ਸੱਚੀ ਹੈ ਉਹ ਦੇਖ ਰਿਹਾ ਵੀ ਕੁਦਰਤ ਵਰਤ ਰਹੀ ਹੈ ਵਿੱਚ ਕੁਦਰਤ ਹਰ ਪ੍ਰਭ ਵਸਾ ਜੀਓ ਉਹ ਇਹਨੂੰ ਤੱਕ ਲੈਂਦਾ ਦੇਖ ਲੈਂਦਾ ਵੇਖੇ ਤਾਕੋ ਵੇਖੇ ਤਾਕੋ ਤਾਕ ਤੱਕ ਕੇ ਬਿਲਕੁਲ ਅੱਖ ਨਾਲ ਪ੍ਰਤੱਖ ਦੇਖ ਲੈਂਦਾ ਪ੍ਰਤੱਖ ਦਰਸ਼ਨ ਹੋ ਜਾਂਦਾ ਉਹਨੂੰ ਜੇ ਹੁਕਮ ਦੇ ਵਿੱਚ ਚੱਲੇ ਕੋਈ ਉਹਨੂੰ ਸਭ ਕੁਝ ਦਿਖ ਜਾਂਦਾ ਤੇ ਨਹੀਂ ਤਾਂ ਸੁਣੀ ਸੁਣਾਈ ਗੱਲ ਹੈ ਜੇ ਹੁਕਮ ਦੇ ਵਿੱਚ ਨਹੀਂ ਚੱਲੋਗੇ ਸੁਣ ਕੇ ਭਰੋਸਾ ਨਹੀਂ ਹੁੰਦਾ ਉਹਨੂੰ ਫਿਰ ਹੁਕਮ ਦੇ ਚੱਲ ਕੇ ਸਭ ਅੱਖੀ ਦੇਖ ਲੈਂਦਾ ਸਭ ਕੁਝ ਇਹ ਸੱਚ ਹੈ ਕਿਉਂਕਿ ਜਿਹਨੇ ਦੇਖਿਆ ਉਹਨੇ ਦੱਸਿਆ ਪੌੜੀ ਸੋ ਬੋਲੇ ਜੋ ਵੇਖੇ ਉਹ ਜਿਹੜਾ ਪਾਣੀ 'ਚ ਚੱਲੂਗਾ ਉਹ ਅੱਖੀ ਦੇਖ ਲੂਗਾ ਇਹ ਕਿ ਅਸੀਂ ਪਾਣੇ ਚੱਲਦੇ ਆ ਅਸੀਂ ਲਿਖਿਆ ਤੁਸੀਂ ਪਾਣੇ ਚੱਲ ਕੇ ਅੱਖੀ ਦੇਖ ਲੋਗੇ